ਗੁਰਮੁਖ ਨਾਮ ਦਾਨ ਇਸਨਾਨ ਗੁਰਮੁਖ ਲਾਗੈ ਸਾਜ ਧਿਆਨ ਗੁਰਮੁਖ ਪਾਵੈ ਦਰਗਹਮਾਨ ਗੁਰਮੁਖ ਭਾਉ ਪੰਜਨ ਪ੍ਰਧਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸ਼ਾਸਤਰ ਸਿਮਰਿਤ ਬੇਦ ਗੁਰਮੁਖ ਪਾਵੈ ਘਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗੰਤ ਮਿਟਾਵੈ ਗੁਰਮੁਖ ਰਾਮ ਨਾਮ ਰਾਂਗੇ ਰਾਤਾ ਨਾਨਕ ਗੁਰਮੁਖ ਖਸਮ ਬੁਝਾਤਾ ਬਿਨ ਗੁਰ ਭਰਮੈ ਆਵੈ ਜਾਏ ਬਿਨ ਗੁਰ ਘਾਲ ਨਾ ਪਵੀ ਥਾਏ ਬੇਨ ਗੁਰ ਮਨਵਾ ਅਤ ਡੋਲਾਏ ਬੇਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਬੇਨ ਗੁਰ ਬਿਸੀਰ ਡਸੈ ਮਰਵਾਟ ਨਾਨਕ ਗੁਰ ਬਿਨ ਘਾਟੇ ਘਾਟ ਜਿਸ ਗੁਰ ਮਿਲੈ ਤਿਸ ਭਾਰ ਉਤਾਰੈ ਆਵਗਣ ਮੇਟੈ ਗੁਣ ਨਿਸਤਾਰੈ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰੇ ਗੁਰੂ ਕਦੇ ਨਾ ਆਵੈ ਹਾਰ ਤਨ ਹਟੜੀ ਇਹੋ ਮਨ ਬਣ ਜਾਰਾ ਨਾਨਕ ਸਾਜੇ ਸਚ ਵਾਪਾਰਮ ਗੁਰਮੁਖ ਬਾਂਧਿਓ ਸੇਤ ਵਿਧਾਤੈ ਲੰਕਾ ਲੂਟੀ ਦੈ ਸੰਤਾਪੈ ਰਾਮਚੰਦ ਮਾਰਿਓ ਅਹਿ ਰਾਵਣ ਭੇਦ ਬਭੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ ਤੇ ਤੀ ਸੁਧਾਰੇ ਗੁਰਮੁਖ ਚੂਕੈ ਆਵਣ ਜਾਣ ਗੁਰਮੁਖ ਦਰਗਾ ਪਾਵੈ ਮਾਨ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗੈ ਸਾਜ ਧਿਆਨ ਗੁਰਮੁਖ ਦਰਗਾ ਸਿਵ ਸੰਵਾਏ ਨਾਨਕ ਗੁਰਮੁਖ ਬੰਧ ਨ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖ ਹਉ ਮੈਂ ਸਭ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੈ ਰਹਿ ਸਮਾਏ ਗੁਰਮੁਖ ਸਾਜ ਨਾਮ ਪਤਿ ਉਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ ਕਮਣ ਮੂਲ ਕਮਣ ਮਤ ਵੇਲਾ ਤੇਰਾ ਕਮਣ ਗੁਰੂ ਜਿਸ ਕਾ ਤੂੰ ਚੇਲਾ ਕਵਣ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਇਸ ਕਥਾ ਕਾ ਦੇ ਵਿਚਾਰ ਭਵਜਲ ਸ਼ਬਦ ਲੰਘਾਵਣ ਹਾਰ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਅਕਥ ਕਥਾ ਲੈ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖੇ ਹੋਮੈ ਅਗਨ ਨਿਵਾਰੀ ਮੈਣ ਕੇ ਦੰਤ ਕਿਉ ਖਾਈਐ ਸਾਰ ਜਦ ਗਰਭ ਜਾਏ ਸੋ ਕਵਣ ਆਹਾਰ ਹਿਵੈ ਕਾ ਘਰ ਮੰਦਰ ਅਗਨ ਪਿਰਾਹਨ ਕਵਣ ਗੁਫਾ ਜਿਤ ਰਹਿ ਆਵਾਹਨ ਇਤੁਤ ਕਿਸ ਕੋ ਜਾਣ ਸਮਾਵੈ ਕਵਣ ਧਿਆਨ ਮਨ ਮਰਹਿ ਸਮਾਵੈ ਹਉ ਹਉ ਮੈਂ ਮੈਂ ਕੋ ਵੈ ਦੂਜਾ ਮੇਟਾ ਏਕੋ ਹੋਵੈ ਜਗ ਕਰੜਾ ਮਨ ਮੁਕਾਵਾਰ ਸਬਦ ਕਮਾਈਐ ਖਾਈਐ ਸਾਰੋ ਅੰਤਰਿਵਾਰ ਏਕੋ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ ਸਚ ਪੈ ਰਾਤਾ ਗਰੁ ਨਿਵਾਰੈ ਏਕੋ ਜਾਤਾ ਸਭ ਵਿਚਾਰੈ ਸਬਦ ਵਸੈ ਸਜ ਅੰਤਰ ਹੀ ਆ ਤਨ ਮਨ ਸੀਤਲ ਰੰਗ ਰੰਗੀਆ ਕਾਮ ਕ੍ਰੋਧ ਵਿਖ ਅਗਨ ਨਿਵਾਰੇ ਨਾਨਕ ਨਦਰੀ ਨਦਰ ਪਿਆਰੇ ਕਮਣ ਮੁਖ ਚੰਦ ਵੈ ਕਰ ਛਾਇਆ ਕਮਣ ਮੁਖ ਸੂਰਜ ਤਪੈ ਤਪਾਇਆ ਕਮਣ ਮੁਖ ਕਾਲ ਜੋਤ ਨਿਤ ਰਹੈ ਕਮਣ ਬੋਧੀ ਗੁਰਮੁਖ ਪਤ ਰਹੈ ਕਵਣ ਜੋਤ ਜੋ ਕਾਲ ਸੰਘਾਰੈ ਬੋਲੇ ਬਾਣੀ ਨਾਨਕ ਵਿਚਾਰੈ ਸ਼ਬਦ ਭਾਖਤ ਸਸ ਜੋਤ ਅਪਾਰਾ ਸਸ ਕਰ ਸੂਰ ਵਸੈ ਮਿਟੈ ਅੰਧਿਆਰਾ ਸੁਖ ਦੁਖ ਸਮ ਕਰ ਨਾਮ ਧਾਰਾ ਆਪੇ ਭਾਰ ਉਤਾਰਨ ਹਾਰਾ ਗੁਰ ਪਰਚੈ ਮਨ ਸਾਜ ਸਮਾਏ ਪ੍ਰਣਵ ਨਾਨਕ ਕਾਲ ਨਾ ਖਾਏ ਨਾਮ ਤਤ ਸਭੀ ਸਿਰ ਜਾਪੈ ਬਿਨ ਨਾਵੇ ਦੁਕਾਲ ਸੰਤਾਪੈ ਤਤੋ ਤਤ ਮਿਲੈ ਮਨ ਮਾਨੈ ਦੂਜਾ ਜਾਇ ਇਕਤ ਘਰ ਆਨੈ ਬੋਲੇ ਪਉਣਾ ਗਗਨ ਗਰਜੈ ਨਾਨਕ ਨੇਚਨ ਮਿਲਨ ਸਾਜੈ ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨਮ ਸੁਨੰ ਚੌਥੇ ਸੁਨੈ ਜੋ ਨਰ ਜਾਣੈ ਤਾ ਕੋ ਪਾਪ ਨਾ ਪੁੰਨੰ ਘਟ ਘਟ ਸੁਨ ਕਾ ਜਾਣੈ ਭੇਓ ਆਦ ਪੁਰਖ ਨਿਰੰਜਨ ਦੇਓ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਧਾਤਾ ਸੁਨੋ ਸੁਨ ਕਹਿ ਸਭ ਕੋਈ ਅਨਹਦ ਸੁਨ ਕਹਾ ਤੇ ਹੋਈ ਅਨਹਦ ਸੁਨ ਰਤੇ ਸੇ ਕੈਸੇ ਜਿਸ ਤੇ ਉਜੇ ਤਿਸੀ ਜੈਸੇ ਹੋਏ ਜਨਮ ਨਾ ਮਰਹਿ ਨਾ ਆਵਹਿ ਜਾਹੇ ਨਾਨਕ ਗੁਰਮੁਖ ਮਨ ਸਮਝਾਹੇ ਨੌ ਸਰ ਸੁਬਰ ਦਸਵੈ ਪੂਰੇ ਤਾ ਅਨਹਦ ਸੁਨ ਵਜਾਵੇ ਤੂਰੇ ਸਾਚੈ ਰਾਚੇ ਦੇਖ ਜੂਰੇ ਕਾਟ ਕਲ ਸਾਤ ਰਹਾ ਭਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ ਸਾਜ ਭਾਏ ਮਿਲਿਆ ਸੋਵੈ ਗੁਰਮੁਖ ਜਾਗੈ ਨੀਂਦ ਨਾ ਸੋਵੈ ਸੁਨ ਸਬਦ ਅਪਰੰਪਰ ਧਾਰੈ ਕਹਤੇ ਮੁਖ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸਜ ਰਾਤੇ ਨਾਨਕ ਆਪ ਗਵਾਏ ਮਿਲਨ ਨਹੀਂ ਭਰਾਤੇ ਕਬੁੱਧ ਚਵਾਵੈ ਸੋ ਕਿਤ ਠਾਏ ਕਿਉ ਤਤ ਨਾ ਬੂਝੈ ਚੋਟਾ ਖਾਏ ਜਾਮ ਦਰਬਾਦੇ ਕੋਇ ਨਾ ਰਾਖੈ ਬਿਨ ਸਬਦੈ ਨਾਹੀ ਪਤ ਸਾਖੈ ਕਿਉ ਕਰ ਬੂਝੈ ਪਾਵੇ ਪਾਰ ਨਾਨਕ ਮਨਮੁਖ ਨਾ ਬੁਝੈ ਗਵਾਰ ਕਬੁੱਧ ਮਿਟੈ ਗੁਰ ਸਬਦ ਵਿਚਾਰੇ ਸਤਿਗੁਰ ਭੇਟੈ ਮੋਖ ਦਵਾਰ ਤਤ ਨ ਚੀਨੈ ਮਨਮੁਖ ਜਲ ਜਾਏ ਦੁਰਮਤ ਵਿਛੜ ਚੋਟਾ ਖਾਏ ਮਾਨੈ ਹੁਕਮ ਸਭੇ ਗੁਣ ਗਿਆਨ ਨਾਨਕ ਦਰਗਾ ਪਾਵੇ ਮਾਨ ਸਾਜ ਵਖਰ ਧਨ ਪੱਲੇ ਹੋਏ ਆਪ ਤਰੈ ਤਾਰੇ ਪੀ ਸੋਏ ਸਾਹਜ ਰਤਾ ਬੂਝੈ ਪਤੀ ਹੋਏ ਤਾ ਕੀ ਕੀਮਤ ਕਰੈ ਨ ਕੋਏ ਜਹ ਦੇਖਾ ਤਹ ਰਹਾ ਸਮਾਏ ਨਾਨਕ ਪਾਰ ਭਰੈ ਸਚ ਭਾਏ ਸੋ ਸ਼ਬਦ ਕਾ ਕਹਾ ਵਾਸ ਅਲੇ ਜਿਤ ਤਰੀਐ ਭਵਜਲ ਸੰਸਾਰੋ ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸ ਕਹੋ ਕਉ ਨਿ ਆਧਾਰੋ ਬੋਲੇ ਖੇਲਾ ਆਸਤਰ ਹੋਵੇ ਕਿਉ ਕਰ ਅਲਖ ਲਖਾਏ ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ ਗੁਰਮੁਖ ਸਬਦੇ ਸਚ ਲਿਵ ਲਾਗੈ ਕਰ ਨਦਰੀ ਮੇਲ ਮਿਲਾਏ ਆਪੇ ਦਾਨਾ ਆਪੇ ਬੀਨਾ ਪੂਰਾ ਭਾਗ ਸਮਾਏ ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ ਜਹ ਦੇਖਾ ਤਾ ਸੋਈ ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਧਰ ਸੋਈ ਨਦਰ ਕਰੇ ਸ਼ਬਦ ਘਟ ਮਹਿ ਵਸੈ ਵਿਚੋ ਭਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਭਾ ਸਾਗਰ ਤਰਿਐ ਇਤਤ ਏਕੋ ਜਾਣੈ ਚਿਹਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈ ਸਤ ਅੰਗਲ ਵਾਈ ਅਵਧੂ ਸੁਨ ਸਚ ਆਹਾਰੋ ਗੁਰਮੁਖ ਬੋਲੇ ਤਤ ਬਿਰੋਲੈ ਚੀਨੈ ਅਲਖ ਅਪਾਰੋ ਤ੍ਰੈ ਗੁਣ ਮੇਟੈ ਸ਼ਬਦ ਵਸਾਏ ਤਾ ਮਨ ਚੂਕੈ ਅਹੰਕਾਰੋ ਅੰਤਰਿਵਾਰਿ ਏਕੋ ਜਾਣੈ ਤਾ ਹਰਿ ਨਾਮ ਲੱਗੈ ਪਿਆਰੋ ਸੁਖੁਨਾ ਇੜਾ ਪਿੰਗਲਾ ਬੂਝੈ ਜਾ ਆਪੇ ਅਲਖ ਲਖਾਏ ਨਾਨਕ ਤਿਹੋ ਤੇ ਉਪਰ ਸਾਚਾ ਸਤਗੁਰ ਸਭ ਸਮਾਏ ਮਨ ਕਾ ਜਿਉ ਪਵਨ ਕਥਿ ਜਲੇ ਪਵਨ ਕਹਾ ਰਸ ਖਾਈ ਗਿਆਨ ਕੀ ਮੁਦਰਾ ਕਮਨ ਔਧੂ ਸਿੱਧ ਕੀ ਕਮਨ ਕਮਾਈ ਬਿਨ ਸ਼ਬਦੈ ਰਸ ਨ ਆਵੈ ਔਧੂ ਹਉ ਮੈਂ ਪਿਆਸ ਨ ਜਾਈ ਸਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਮਨ ਬੁੱਧ ਜਿਤ ਆਸਰ ਰਈਐ ਕਿਤ ਭੋਜਨ ਤ੍ਰਿਵਤਾਸੈ ਨਾਨਕ ਦੁਖ ਸੁਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨ ਗਰਾਸੈ ਰੰਗ ਨਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦੈ ਜਲ ਵਰਤਾਤਾ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਸਚ ਨਾ ਅਰਾਧਿਆ ਅਕਥ ਕਥਾ ਲੈ ਸਾਮ ਕਰਿ ਰਹੈ ਤਉ ਨਾਨਕ ਆਤਮ ਰਾਮ ਕੋ ਲਹੈ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਪਿਓ ਪਿਓ ਆਤਮ ਸੁਧਾਰੀ ਸਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੈ ਕੋ ਵਿਚਾਰੀ ਇਹੋ ਮਨ ਬੈਗਲ ਕਹਾ ਬਸੀਲੇ ਕਹਾ ਵਸੈ ਇਹੋ ਪਮਨਾ ਕਹਾ ਵਸੈ ਸੋ ਸ਼ਬਦ ਔਧੂ ਤਾ ਕੋ ਚੂਕੈ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਘਰ ਵਾਸਾਇ ਮਨ ਪਾਏ ਆਪੈ ਆਪ ਖਾਏ ਤਾਂ ਨਿਰਮਲ ਹੋਵੈ ਧਾਤ ਵਰਜ ਰਹਾਏ ਕਿਉ ਮੂਲ ਪਛਾਣੈ ਆਤਮ ਜਾਣੈ ਕਿਉ ਸਸ ਘਰ ਸੂਰ ਸਮਾਵੈ ਗੁਰਮੁਖ ਹਉਮੈ ਵਿੱਚੋ ਖੋਵੈ ਤਉ ਨਾਨਕ ਸਾਜ ਸਮਾਵੈ ਇਹੋ ਮਨ ਨਿਹਚਲ ਹਿਰਦੈ ਵਸੀਲੇ ਗੁਰਮੁਖ ਮੂਲ ਪਛਾਣ ਰਹੈ ਨਾ ਵਿਪਵਨ ਘਰ ਆਸਣ ਵੈਸੈ ਗੁਰਮੁਖ ਖੋਜਤ ਤਤ ਲਹੈ ਸੋ ਸ਼ਬਦ ਨਿਰੰਤਰ ਨਿਜ ਘਰਿ ਆਛੈ ਤ੍ਰਿਭਵਨ ਜੋਤ ਸੋ ਸ਼ਬਦ ਲਹੈ ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਵਤਾਸ ਰਹੈ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ ਨਾਨਕ ਆਖੈ ਸੱਚ ਸੁਭਾਖੈ ਸੱਚ ਰਪੈ ਰੰਗ ਕਬਹੂ ਨ ਜਾਵੈ ਜਾ ਇਹੋ ਇਰਦਾ ਦੇਹ ਨਾ ਹੋਤੀ ਤੌਮਨ ਕੈ ਠਹਿ ਰਹਤਾ ਨਾਭ ਕਮਲ ਅਸਥੰਭ ਨਾ ਹੋਤੋ ਤਾ ਪਵਨ ਕਮਨ ਘਰ ਸਹਤਾ ਰੂਪ ਨਾ ਹੋ ਤੋ ਰੇਖ ਨਾ ਖਾਈ ਤਾ ਸਭ ਕਹਾ ਲਿਵ ਲਾਈ ਰਗਤ ਬਿੰਦਗੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਰੂਪ ਨਾ ਜਾਪੀ ਕਿਉ ਕਰ ਜਾਪ ਸਿ ਸਾਚਾ ਨਾਨਕ ਨਾਮ ਰਤੇ ਬੈਰਾਗੀ ਏਵ ਤਬ ਸਾਚੋ ਸਾਚਾ ਹਿਰਦਾ ਦੇਹ ਨਾ ਹੋਤੀ ਉਧ ਤਉ ਮਨ ਸੁਨ ਰਹਿ ਬੈਰਾਗੀ ਨਾਭ ਕਮਲ ਅਸਥੰਭ ਨਾ ਹੋ ਤੋ ਤਾ ਨਿਜ ਘਰ ਵਸਤਉ ਪਵਨ ਅਨਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤਉ ਅਕੁਲੀਨ ਰਹਤੋ ਸ਼ਬਦ ਸੰਸਾਰ ਗੌਣ ਗਗਨ ਜਬ ਤਬ ਹੈ ਨਾ ਹੋਤੋ ਤ੍ਰਿਭਵਨ ਜੋਤ ਆਪੇ ਰੰਕਾਰ ਵਰਨ ਭੇਦ ਅਸਰੂਪ ਸੋ ਏਕੋ ਏਕੋ ਸ਼ਬਦ ਵਿਦਾਣੀ ਸਾਜ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ਕਿਤ ਕਿਤ ਵਿਦ ਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਮੈਂ ਵਿਦ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁਖ ਪਾਈ ਗੁਰੂ ਹੋਵੈ ਸੋ ਗਿਆਨ ਤਤ ਵਿਚਾਰੈ ਹਉਮੈ ਸਬਦ ਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੈ ਰਹਿ ਸਮਾਏ ਨਾਮੇ ਨਾਮ ਰਹਿ ਬੈਰਾਗੀ ਸਾਧ ਰਖਿਆ ਹੋ ਧਾਰੇ ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੈ ਦੇਖੋ ਹਿਰਦੈ ਵਿਚਾਰੇ ਗੁਰਮੁਖ ਸਾਜ ਸ਼ਬਦ ਵਿਚਾਰੈ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ ਗੁਰਮੁਖੇ ਨਿਜ ਘਰਿ ਵਾਸਾ ਹੋਏ ਗੁਰਮੁਖੇ ਜੋਗੀ ਜੁਗਤ ਪਛਾਣੈ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਿਗੁਰ ਭੇਟੇ ਨਾਮ ਪਾਇਆ ਨ ਜਾਏ ਬਿਨ ਸਤਿਗੁਰ ਭੇਟੇ ਮਹਾ ਦੁਖ ਪਾਏ ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰੇ ਨਾਨਕ ਬਿਨ ਗੁਰ ਜਨਮ ਹਾਰੇ ਗੁਰਮੁਖ ਮਨ ਜੀਤਾ ਹਉ ਮੈਂ ਮਾਰੇ ਗੁਰਮੁਖ ਸਾਜ ਰਖਿਆ ਔਰ ਧਾਰੇ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰੇ ਗੁਰਮੁਖ ਦਰਗਾਹ ਨਾ ਆਵੈ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮੁਖ ਸਭ ਪਛਾਣੈ ਸਬਦੈ ਕਾ ਨਵੇੜਾ ਸੁਣ ਤੂੰ ਔਧੂ ਬਿਨ ਨਾਵੇ ਜੋਗ ਨ ਹੋਈ ਨਾ ਮੇਰਾ ਤੇ ਅਨ ਦਿਨ ਮਾਤੇ ਨਾ ਮੈਂ ਤੇ ਸੁਖ ਹੋਈ ਨਾ ਮੈਂ ਹੀ ਤੇ ਸਭ ਪ੍ਰਗਟ ਹੋਐ ਨਾਮੇ ਸੋ ਜੀ ਪਾਈ ਬਿਨ ਨਾਵੈ ਭੇਕ ਕਰਹਿ ਬੋ ਤੇਰੇ ਸੱਚੈ ਆਪ ਖੁਆਈ ਸਤਗੁਰ ਤੇ ਨਾਮ ਪਾਈਐ ਉਦੂ ਜੋਗ ਜੁਗਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੈ ਮੁਕਤ ਨ ਹੋਈ ਤੇਰੀ ਗਤ ਮੇ ਤੂ ਹੈ ਜਾਣ ਹੈ ਕਿਆ ਕੋ ਆਖ ਵਖਾਣ ਹੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣ ਹੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੈ ਫੁਰਮਾਣ ਹੈ ਕੈ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਨ ਹੈ ਅਬਿਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨ ਕੋਈ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਮਕਲੀ ਕੀ ਵਾਰ ਮਹੱਲਾ ਤੀਜਾ ਜੋਧੈ ਵੀਰੈ ਪੂਰਬਾਣੀ ਕੀ ਤੁਨੀ ਸ਼ਲੋਕ ਮਹੱਲਾ ਤੀਜਾ ਸਤਿਗੁਰ ਸਾਜੇ ਦਾ ਖੇਤ ਹੈ ਜਿਸ ਨੂੰ ਲਾਏ ਭਾਉ ਨਾਉ ਬੀਜੇ ਨਾਉ ਗਵੈ ਨਾਮੇ ਰਹਿ ਸਮਾਏ ਹਉਮੈ ਇਹੋ ਬੀਜ ਹੈ ਸਾਸਾ ਗਿਆ ਵਿਲਾਏ ਨਾ ਕਿਛ ਬੀਜੇ ਨਾ ਉਗਵੈ ਜੋ ਬਖਸ਼ੇ ਸੋ ਖਾਏ ਅੰਭੈ ਸੇਤੀ ਅੰਭ ਰਲਿਆ ਬਹੁੜ ਨਾ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕ ਆਏ ਲੋਕੇ ਵੇਖੈ ਵਪੜਾ ਜਿਸਨੋ ਸੋਜੀ ਨਾਹਿ ਜਿਸ ਵੇਖਾਲੇ ਸੋ ਵੇਖੈ ਜਿਸ ਵਸਿਆ ਮਨ ਮਾਹੇ ਮਹੱਲਾ ਤੀਜਾ ਮਨਮੁਖ ਦੁਖ ਕਾ ਖੇਤ ਹੈ ਦੁਖ ਬੀਜੇ ਦੁਖ ਖਾਏ ਦੁਖ ਵਿੱਚ ਜੰਮੈ ਦੁਖ ਮਰੈ ਹਉ ਮੈਂ ਕਰਤ ਵਿਹਾਏ ਆਵਣ ਜਾਣ ਨਾ ਸੁਜੀ ਅੰਧਾ ਅੰਧ ਕਮਾਏ ਜੋ ਦੇਵੈ ਤਿਸੈ ਨਾ ਜਾਣੀ ਦਿੱਤੇ ਕੋ ਲਪਟਾਏ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨ ਕਰਨਾ ਜਾਏ ਮਹੱਲਾ ਤੀਜਾ ਸਤਿਗੁਰ ਮਿਲਿਆ ਸਦਾ ਸੁਖ ਜਿਸ ਨੂੰ ਆਪੇ ਮੇਲੇ ਸੋਏ ਸੁਖ ਹੈ ਇਹ ਵਿਵੇਕ ਹੈ ਅੰਤਰ ਨਿਰਮਲ ਹੋਏ ਅਗਿਆਨ ਕਾ ਭ੍ਰਮ ਕਟਿਆ ਗਿਆਨ ਪ੍ਰਾਪਤਿ ਹੋਏ ਨਾਨਕ ਏਕੋ ਨਜ਼ਰੀ ਆਇਆ ਜਹ ਦੇਖਾ ਤਹ ਸੋਏ ਪੌੜੀ ਸੱਚਾ ਤਖਤ ਰਚਾਇਆ ਬੈਸਲ ਕੋ ਜਾਈ ਸਭ ਕਿਸੇ ਆਪੇ ਆਪ ਹੈ ਗੁਰ ਸਬ ਸੁਣਾਈ ਆਪੇ ਕੁਦਰਤ ਸਾਜੀਆਂ ਕਰ ਮਹਲ ਸਰਾਈ ਚੰਦ ਸੂਰਜ ਦੋ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੈ ਸੁਣੇ ਆਪ ਗੁਰ ਸਬ ਧਿਆਈ ਵਾਹ ਸੱਚੇ ਪਾਸਾ ਤੂੰ ਸੱਚੀ ਨਾਈ ਰਹਾਉ ਸ਼ਲੋਕ ਕਬੀਰ ਮਹਿਦੀ ਕਰ ਕਹਿ ਕਾਲਿਆ ਆਪ ਹੀ ਸਾਇ ਪੀ ਸਾਇ ਤੈ ਸਹ ਬਾਤ ਨਾ ਪੁੱਛਿਆ ਕਬਹੂ ਨਾ ਲਾਈ ਪਾਏ ਮਹੱਲਾ ਤੀਜਾ ਨਾਨਕ ਮਹਿਦੀ ਕਰ ਕੈ ਰਖਿਆ ਸੋ ਸੋ ਨਦਰ ਕਰੇ ਆਪੇ ਭੀਸੈ ਆਪੇ ਕਸੈ ਆਪੇ ਹੀ ਲਾਇ ਲਏ ਇਉ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਪੌੜੀ ਵੇਕੀ ਸ੍ਰਿਸ਼ਟ ਉਪਾਇਨ ਸਭ ਹੁਕਮ ਆਵੈ ਜਾਏ ਸਮਾਹੀ ਆਪੇ ਵੇਖ ਵਿਖਸਦਾ ਦੂਜਾ ਕੋ ਨਾਹੀ ਜਿਉ ਭਾਵੈ ਤੇ ਰਖ ਤੂ ਗੁਰ ਸ਼ਬਦ 부ਝਾਈ ਸਭਨਾ ਤੇਰਾ ਜੋਰ ਹੈ ਜਿਉ ਭਾਵੈ ਤਵੈ ਚਲਾਹੀ ਤੁਧ ਜੀਵੜ ਮੈਂ ਨਾਏ ਕੋ ਕਿਸ ਆਖ ਸੁਣਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਪਰਮ ਭੁਲਾਈ ਸਭ ਜਗ ਫਰੀ ਫਾਵੀ ਹੋਈ ਭਾਲ ਸੋ ਸੋ ਸਾਤ ਨਾ ਦੇਵੀ ਕਿਆ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਿਆਈਐ ਅੰਤਰ ਰਖਿਆ ਔਰ ਧਾਰੇ ਨਾਨਕ ਘਰ ਬੈਠਿਆ ਸੋ ਪਾਇਆ ਜਾ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਧੰਦਾ ਧਾਵ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਵਿਖਾਇਆ ਮਨ ਮੁਖੇ ਚੱਲਿਆ ਰੋਏ ਸਿਰੈ ਉੱਪਰ ਜਮ ਡੰਡ ਹੈ ਦੂਜੈ ਭਾਏ ਪਤ ਖੋਏ ਹਰਿ ਨਾਮ ਕਦੇ ਨਾ ਜੀਤਿਓ ਫਿਰ ਆਵਣ ਜਾਣਾ ਹੋਏ ਗੁਰ ਪ੍ਰਸਾਦੀ ਹਰ ਮਨ ਵਸੈ ਜਮ ਡੰਡ ਨਾ ਲਾਗਿਆ ਕੋਈ ਨਾਨਕ ਸਾਜੇ ਮਿਲ ਰਹਿ ਕਰਮ ਪ੍ਰਾਪਤ ਹੋਏ ਪੌੜੀ ਇਕ ਆਪਣੀ ਸਿਫਤੀ ਲਾਇਨ ਦੇ ਮਤੀ ਇਕ ਨਾਨੂ ਨਉ ਬਖਸਿਉਣ ਆਸਤਰ ਹਰ ਸਤੀ ਪੌਣ ਪਾਣੀ ਬੈ ਸੰਤਰੋ ਹੁਕਮ ਕਰੈ ਭਗਤੀ ਇਹਨਾਂ ਨੂੰ ਭਉ ਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਾ ਮੰਨਿਆ ਸੁਖ ਪਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਈ RAM ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ ਮਹੱਲਾ ਤੀਜਾ ਕਿਉ ਕਰ ਇਹੋ ਮਨ ਮਾਰੀਐ ਕਿਉ ਕਰ ਮਿਰਤਕ ਹੋਏ ਕਹਿਆ ਸ਼ਬਦ ਨਾ ਮਾਨੀ ਹਉ ਮੈਂ ਛੱਡੈ ਨਾ ਕੋਈ ਗੁਰ ਪ੍ਰਸਾਦੀ ਹਉਮੈ ਛੁਟੈ ਜੀਵਨ ਮੁਖ ਸੋ ਹੋਏ ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੈ ਤਿਸ ਬਿਗੜ ਨਾ ਲਾਗੈ ਕੋਈ ਮਹੱਲਾ ਤੀਜਾ ਜੀਵਤ ਮਰਨਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਏ ਭੈ ਕਾ ਸੰਜੋ ਜੇ ਕਰੇ दारू ਭਾਉ ਲਾਏ ਅਨ ਦਿਨ ਗੁਣ ਗਾਵੈ ਸੁਖ ਸਾਜੇ ਬਿਖ ਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪੌੜੀ ਦੂਜਾ ਭਾਵ ਉਨ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕਮਾਵਨ ਕਾਰਾ ਪੰਡਿਤ ਪਰਦੇ ਜੋਤ ਕੀ ਨਾ ਬੂਝੈ ਵਿਚਾਰਾ ਸਭ ਕੇ ਤੇਰਾ ਖੇਲ ਖੈ ਸੱਚ ਸਿਰਜਣਹਾਰਾ ਜਿਸ ਭਾਵੈ ਤਿਸ ਬਖਸ਼ ਲੈ ਸੱਚ ਸ਼ਬਦ ਸਮਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੈ ਮਾਇਆ ਨੂੰ ਫਿਰੈ ਤਪਾਸ ਸਦਾਵੈ ਪਰਮੇ ਭੂਲਾ ਸਭ ਤੀਰਥ ਗਹਿ ਉਹ ਤਪਾ ਕੈਸੇ ਪਰਮ ਗਤ ਲਹਿ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੋਖ ਅੰਤਰ ਪਾਵੇ ਮਹੱਲਾ ਤੀਜਾ ਸੋ ਤਪਾ ਜੇ ਇਹੋ ਤਪ ਘਾਲੇ ਸਤਿਗੁਰ ਨੂੰ ਮਿਲੈ ਸਭ ਸਮਾਲੇ ਸਤਿਗੁਰ ਕੀ ਸੇਵਾ ਇਹੋ ਤਪ ਪ੍ਰਵਾਨ ਨਾਨਕ ਸੋ ਤਪਾ ਦਰਗਹਿ ਪਾਵੇ ਮਾਨੋ ਪੌੜੀ ਰਾਤ ਦਿਨ ਸੁਪਾਇਨ ਪਾਇਨ ਸੰਸਾਰ ਕੀ ਵਰਤਣ ਗੁਰਮਤੀ ਕੜ ਚਾਨਾ ਆਨੇ ਬਿਨਾਸਨ ਹੁਕਮੇ ਹੀ ਸਭ ਸਾਜੀਆਂ ਰਵਿਆ ਸਭ ਅਨਤ੍ਰਿਣ ਤ੍ਰਿਣ ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰਿ ਪਾਣੇ ਸਬਦੇ ਹੀ ਸੋਜੀ ਪਈ ਸੱਚੈ ਆ 부ਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਐਨ ਜਿਨ ਕੇ ਚਿਤ ਮਹਿ ਭਰਮ ਤਿਸ ਦਾ ਦਿੱਤੈ ਨਾਨਕਾ ਤੇਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ ਤਾ ਕਾ ਭੂਖਾ ਹੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਂ ਜੇ ਪਰ ਘਰ ਭੋਜਨ ਕਰੇਨ ਉਧਰੈ ਕਾਰਨ ਆਪਣੇ ਬਾਹਲੇ ਭੇਖ ਕਰੇਨ ਅਭਿਆਗਤ ਸੇਈ ਨਾਨਕਾ ਜੇ ਆਤਮ ਗਉਣ ਕਰੇਨ ਪਾਲ ਲਹਨ ਸਹੋ ਆਪਣਾ ਨਿਜ ਘਰ ਰਹਿਣ ਕਰੇਨ ਪੌੜੀ ਅੰਬਰ ਧਰਤ ਵਿਛੋੜਿਆਂ ਨੂੰ ਵਿੱਚ ਸੱਚਾ ਅਸਰਾਉ ਘਰ ਦਰ ਸਭੋ ਸੱਚ ਹੈ ਜਿਸ ਵੀ ਸੱਚਾ ਨਾਉ ਸਭ ਸੱਚਾ ਹੁਕਮ ਵਰਤਾ ਗੁਰਮੁਖ ਸਾਜ ਸਮਾਉ ਸੱਚਾ ਆਪ ਤਖਤ ਸੱਚਾ ਬਹਿ ਸੱਚਾ ਕਰੇ ਨਿਆਉ ਸਭ ਸੱਚੋ ਸੱਚ ਵਰਦਾ ਗੁਰਮੁਖ ਅਲਖ ਲਖਾਈ ਵਾਹ ਵਾਹ ਸੱਚੇ ਪਾਸਾ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਰਹਿਣਾ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਭਾਣਾ ਚੱਲੇ ਆਪਣਾ ਬਹੁਤੀ ਲਹਿ ਸਜਾਏ ਰਹਿਣਾਇਰ ਮਹਿ ਸਭ ਕਿਛੁ ਹੈ ਕਰਮੀ ਪੱਲੇ ਪਾਏ ਨਾਨਕ ਨੌਰਿਦ ਪਾਈਐ ਜੇ ਚੱਲੈ ਤਸੈ ਰਜਾਇ ਮਹੱਲਾ ਤੀਜਾ ਸਹਜੇ ਸਤਗੁਰ ਨਾ ਸੇਵਿਓ ਵਿੱਚ ਹਉਮੈ ਜਨਮ ਬਿਨਾਸ਼ ਰਸਨਾ ਹਰ ਰਸਨਾ ਚਖਿਓ ਕਮਲ ਨਾ ਹੋਇਓ ਪ੍ਰਗਾਸ਼ ਵਿਖ ਖਾਦੀ ਮਨਮੁਖ ਮੁਆ ਮਾਇਆ ਮੋਹਿ ਵਿਨਾਸ਼ ਇਕ ਸਹਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ ਜਾ ਆਪੇ ਨਦਰ ਕਰੇ ਪ੍ਰਭ ਸੱਚਾ ਤਾ ਹੋਵੇ ਦਾਸ ਨਿਦਾਸ ਤਾ ਆਨ ਦਿਨ ਸੇਵਾ ਕਰੇ ਸਤਿਗੁਰੂ ਕੀ ਕਵਹਿ ਨਾ ਛੋੜੈ ਪਾਸ ਜਿਉ ਜਲ ਮੈਂ ਕਮਲ ਅਲਿਪਤੋ ਵਰਤੈ ਤਿਉ ਵਿੱਚੇ ਗ੍ਰਹ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੈ ਤਿਵ ਹਰ ਗੁਣ ਤਾਸ ਪੌੜੀ ਛੱਤੀ ਹੀ ਜੁਗ ਗੁਬਾਰ ਸਾ ਆਪੇ ਗਣਤ ਕੀਨੀ ਆਪੇ ਸ੍ਰਿਸ਼ ਸਭ ਸਾਜੀਆਂ ਨੂੰ ਆਪੇ ਮਤ ਦੀਨੀ ਸਿਮਰਤ ਸਾਸ ਸਾਜਣ ਪਾਪੁਨ ਗਣਤ ਗਣੀਨੀ ਜਿਸ 부ਝਾਏ ਸੋ 부ਝਸੀ ਸੱਚੈ ਸਬਦ ਪਤੀਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ ਵਾਹ ਵਾਹ ਸੱਚੇ ਪਾਸਾ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਤੇ ਆਪਣਾ ਤਿਨ ਤਨ ਲੋਭ ਰਤ ਨਾ ਹੋਏ ਭੈ ਪੈ ਤਨ ਖੀਨ ਹੋਏ ਲੋਭ ਰਤ ਵਿੱਚ ਹੋ ਜਾਏ ਜੋ ਬੈ ਸੰਤਰ ਧਾਤ ਸੁਧ ਹੋਏ ਤਿਉ ਹਰਿ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹੱਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਵਣ ਆਸੀਗਾਰ ਗੁਰ ਕੈ ਸ਼ਬਦ ਕਮਲ ਵਿਗਸਿਆ ਤਾ ਸੋ ਪਿਆ ਭਗਤ ਪੰਡਾਰ ਪਰਮ ਗਿਆ ਤਾ ਜਾ ਗਿਆ ਚੂਕਾ ਗਿਆਨ ਅੰਧਾਰ ਤਿਸਨੋ ਰੂਪ ਅਤਿ ਅਗਲਾ ਜਿਸ ਹਰਿ ਨਾਲ ਪਿਆਰ ਸਦਾ ਰਵੈ ਪਰੇ ਆਪਣਾ ਸੋ ਭਾਵੰਤੀ ਨਾਰੇ ਮਨੁ ਸੀਗਾਰ ਨਾ ਜਾਣਨੀ ਜਾਸਨ ਜਨਮ ਸਵਾਰ ਬਿਨ ਹਰ ਭਗਤੀ ਸੀਗਾਰ ਕਰਹਿ ਨਿਤ ਜੰਮੈ ਹੋਏ ਖੁਆਰ ਸਹਿ ਸਾਰੈ ਵਿੱਚ ਸੋਭ ਨਾ ਪਾਇਨੀ ਅੱਗੇ ਜੇ ਕਰੇ ਸੋ ਜਾਣਾ ਕਰਤਾਰ ਨਾਨਕ ਸੱਚਾ ਏਕ ਹੈ ਦੋਹ ਵਿੱਚ ਹੈ ਸੰਸਾਰ ਚੰਗਾ ਮੰਦਾ ਆਪ ਲਾਹਨ ਸੋ ਕਰਨ ਜੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਸਾਥ ਨਾ ਆਵੀ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਬਿਨ ਕਰਮਾ ਪਾਇਆ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜੈ ਭਾਇ ਖਵਾਏ ਤਿਨ ਜੰਮਣ ਮਰਨ ਨ ਚੁਕੀ ਹਉਮੈ ਵਿੱਚ ਦੁਖ ਪਾਏ ਜਿਨੀ ਸਤਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੇ ਤਿਨ ਜਮ ਕੀ ਤਲਬ ਨਾ ਹੋਵੇ ਨਾ ਓਏ ਦੁਖ ਸਹਾਏ ਨਾਨਕ ਗੁਰਮੁਖ ਉਬਰੇ ਸੱਚਾ ਸਭ ਸਮਾਹੇ ਪੌੜੀ ਆਪ ਅਲਿਪਤ ਸਦਾ ਰਹੈ ਹੋਰ ਧੰਦਾ ਸਭ ਧਾਵੈ ਆਪ ਨਿਸ਼ਚਰ ਅਚਲ ਹੈ ਹੋਰ ਆਵਹਿ ਜਾਵਹਿ ਸਦਾ ਸਦਾ ਹਰ ਧਿਆਈਐ ਗੁਰਮੁਖ ਸੁਖ ਪਾਵੈ ਨਿਜ ਘਰ ਵਾਸਾ ਪਾਈਐ ਸਚ ਸਿਵ ਸਮਾਵਹਿ ਸੱਚਾ ਗੈਰ ਗੰਭੀਰ ਹੈ ਗੁਰ ਸ਼ਬਦ 부ਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹਲਾ ਤੀਜਾ ਸੱਚਾ ਨਾਮ ਧਿਆਇ ਤੂੰ ਸਭੋ ਵਰਤੈ ਸੱਚ ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੁਝੈ ਸੱਚ ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕਚਨ ਕਚ ਮਹੱਲਾ ਤੀਜਾ ਮਾਨੁਖ ਬੋਲ ਨਾ ਜਾਣਨੀ ਉਹ ਨਾ ਅੰਦਰ ਕਾਮ ਕ੍ਰੋਧ ਅਹੰਕਾਰ ਕੋਈ ਥਾਉ ਕਥਾਉ ਨਾ ਜਾਣਨੀ ਉਹਨੇ ਅੰਤਰ ਲੋਭ ਵਿਕਾਰ ਹੋਏ ਆਪਣੇ ਸਵਾਏ ਆਏ ਬਹਿ ਗੱਲਾਂ ਕਰਹਿ ਉਹ ਨਾ ਮਾਰੇ ਜਨ ਜੰਦਾਰ ਅੱਗੇ ਦਰਗਾਹ ਲੇਖਾ ਮੰਗਿਆ ਮਾਰ ਖੁਆਰ ਕੀ ਚਹਿ ਕੂੜਿਆਰ ਇਹ ਕੂੜੈ ਕੀ ਮਲ ਕਿਉ ਉਤਰੈ ਕੋਈ ਕੱਢੋ ਇਹੋ ਵਿਚਾਰ ਸਤਿਗੁਰ ਮਿਲੈ ਤਾਂ ਨਾਮ ਜੜਾਏ ਸਭ ਕਿਲਵੇ ਹਾਰ ਨਾਮ ਜਪੇ ਨਾਮੁ ਆਰਾਦੇ ਤਿਸ ਜਨ ਕੋ ਕਰੋ ਸਭ ਨਮਸਕਾਰ ਮਲ ਕੂੜੀ ਨਾਮ ਉਤਾਰਿਆਂ ਜਪ ਨਾਮ ਹੋਆ ਜਿਆਰ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨ ਹਾਰ ਪੌੜੀ ਤੁਧ ਜੀਵੜ ਦਾਤਾ ਨਾਹਿ ਕਿਸ ਆਖ ਸੁਣਾਈਐ ਗੁਰ ਪ੍ਰਸਾਦੀ ਪਾਏ ਜਿਥੋ ਹਉਮੈ ਜਾਈਐ ਰਸ ਕਾ ਸਾਦਾ ਬਹਾਰਾ ਸੱਚੀ ਵੜਿਆਈਐ ਜਿਸ ਨੂੰ ਬਖਸੇ ਤਿਸ ਦੇ ਆਪ ਲੈ ਮਿਲਾਈਐ ਘਟ ਅੰਤਰੇ ਅੰਮ੍ਰਿਤ ਰਖਿਓਨ ਗੁਰਮੁਖ ਸਹਿ ਪਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਸਤਿਗੁਰ ਭਾਵੈ ਸੋ ਮਨ ਲੈਨ ਸੇਈ ਕਰਮ ਕਰੇਨ ਜਾਇ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ ਸਚੈ ਲਾਏ ਸੱਚ ਲਗੇ ਸਦਾ ਸੱਚ ਸਮਾਲੇਨ ਨਾਨਕ ਆਏ ਸੇ ਪ੍ਰਮਾਣ ਪਏ ਜੇ ਸਗਲੇ ਕੁਲ ਤਾਰੇਨ ਮਹੱਲਾ ਤੀਜਾ ਗੁਰੂ ਜਿਨਾ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ ਓਏ ਭਾਣਾ ਚੱਲਣ ਆਪਣਾ ਨਿਤ ਝੂਠੋ ਝੂੜ ਬੋਲੇਨ ਕੂੜ ਕੋ ਸਤ ਕਮਾਵਦੇ ਪਰ ਨਿੰਦਾ ਸਦਾ ਕਰੀਨ ਓਏ ਆਪ ਡੁੱਬੇ ਪਰ ਨਿੰਦਕਾ ਸਗਲੇ ਕੁਲ ਡੋਬੇਨ ਨਾਰਕ ਜਿਤ ਓਏ ਲਾਏ ਤਿਤ ਲੱਗੇ ਓਏ ਬੱਪੜੇ ਕਿਆ ਕਰੇਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ ਸਭ ਕੀਤੀ ਇੱਕ ਕੂੜ ਕੋ ਸਤ ਲਾਇਨ ਮਨ ਮੁਖ ਵਿਗੂਤੀ ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ ਜਿਨ ਕੋ ਹੋਤਾ ਪੂਨ ਹੈ ਤਿਨ ਬਾਤ ਸਿਪੀਤੀ ਨਾਨਕ ਨਾਮ ਧਿਆਈਐ ਸੱਚ ਸਿਵ ਸੁਨਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਪਹਿਲਾ ਸਤੀ ਪਾਪ ਕਰ ਸਤ ਕਮਾਹੇ ਗੁਰ ਦੀ ਖਿਆ ਘਰ ਦੇਵਣ ਜਾਹੇ ਇਸਤਰੀ ਪੁਰਖਾ ਖੱਟਿਆ ਭਾਉ ਭਾਵੈ ਆਵੋ ਭਾਵੈ ਜਾਓ ਸਾਸਤ ਵੇਦ ਨ ਮਾਨੈ ਕੋਏ ਆਪੋ ਆਪੈ ਪੂਜਾ ਹੋਏ ਕਾਜੀ ਹੋਏ ਕੈ ਬਹਿ ਨਿਆਏ ਫੇਰੇ ਤਸਬੀਹ ਕਰੇ ਖੁਦਾਏ ਵੱਢੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੈ ਤਾਂ ਪਰ ਸੁਣਾਏ ਤੁਰਕ ਮੰਤਰ ਕਨ ਹਿਰਦੈ ਸਮਾਹੇ ਲੋਕ ਮੁਹਾਵਹਿ ਚਾੜੀ ਖਾਏ ਚੌਕਾ ਦੇ ਕਹਿ ਸੱਚਾ ਹੋਏ ਐਸਾ ਹਿੰਦੂ ਵੇਖੋ ਕੋਏ ਜੋਗੀ ਗਿਰਹੀ ਜਟਾ ਵਿਭੂਤੇ ਜਾਗੈ ਪਾਛੈ ਰੋਐ ਪੂਤ ਜੋਗ ਨਾ ਪਾਇਆ ਜੁਗਤ ਗਵਾਈ ਕਿਤ ਕਾਰਨ ਸਿਰ ਛਾਈ ਪਾਈ ਨਾਨਕ ਕਲ ਕਾ ਇਹੋ ਪਰਮਾਨ ਆਪੇ ਆਖਣ ਆਪੇ ਜਾਣ ਮਹੱਲਾ ਪਹਿਲਾ ਹਿੰਦੂ ਕਹਿ ਘਰ ਹਿੰਦੂ ਆਵੈ ਸੂਤ ਜਨੇਊ ਪੜ ਗਲ ਪਾਵੈ ਸੂਤ ਪਾਏ ਕਰੇ ਬੁਰਾਈ ਨਾਤਾ ਧੋਤਾ ਥਾਇ ਨ ਪਾਈ ਮੁਸਲਮਾਨ ਕਰੇ ਵਡਿਆਈ ਬਿਨ ਗੁਰ ਪੀਰਾ ਕੋ ਥਾਇ ਨ ਪਾਈ ਰਹਾਉ ਦਸਾਏ ਉਥੈ ਕੋ ਜਾਏ ਕਰਨੀ ਬਾਝੋ ਭਿਸ਼ਤ ਨ ਪਾਏ ਜੋਗੀ ਕਹਿ ਕਰ ਜੁਗ ਦਸਾਈ ਤਿਤ ਕਾਰਨ ਕਨ ਮੁੰਦਰਾ ਪਾਈ ਮੁੰਦਰਾ ਪਾਏ ਫਿਰੈ ਸੰਸਾਰ ਜਿੱਥੈ ਕਿਥੈ ਸਿਰਜਨਹਾਰ ਜੀਤੇ ਜੀਏ ਤੇਤੇ ਵਟਾਉ ਚੀਰੀ ਆਈ ਢਿਲ ਨਾ ਕਾਉ ਇਥੈ ਜਾਣੈ ਸੋ ਜਾਇ ਸਿਆਣਾ ਹੋਰ ਫੱਕੜ ਹਿੰਦੂ ਮੁਸਲਮਾਨੈ ਸਭਨਾ ਕਾ ਦਰ ਲੇਖਾ ਹੋਏ ਕਰਨੀ ਬਾਝੋ ਤਰੈ ਨਾ ਕੋਏ ਸੱਚੋ ਸੱਚ ਵਖਾਣਾ ਕੋਏ ਨਾਨਕ ਅੱਗੇ ਪੁੱਛ ਨਾ ਹੋਏ ਪੌੜੀ ਹਰ ਕਾ ਮੰਦਰ ਆਖਿਆ ਕਾਇਆ ਕੋਟ ਗਾੜੇ ਅੰਦਰ ਰਾਜ ਵੇਹਰੀ ਗੁਰਮੁਖ ਹਰਿ ਨਾਮ ਪੜ ਹਰ ਕਾ ਮੰਦਰ ਸਰੀਰ ਅਤ ਸੋਹਣਾ ਹਰਿ ਕਰ ਨਾਮ ਦਿੜ ਮਨਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ ਸਭਨਾ ਸਾਹਿਬ ਏਕ ਹੈ ਪੂਰਾ ਭਾਗ ਪਾਇਆ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਪਹਿਲਾ ਨਾ ਸਤ ਦੁਖਿਆ ਨਾ ਸਤ ਸੁਖਿਆ ਨਾ ਸਤ ਪਾਣੀ ਜੰਤ ਫਿਰੈ ਨਾ ਸਤ ਮੂਨ ਮੁਢਾਈ ਕੇਸੀ ਨਾ ਸਤ ਪੜਿਆ ਦੇ ਸਿਰੈ ਨਾ ਸਤ ਰੁਖੀ ਬਿਰਖੀ ਪੱਥਰ ਆਪ ਤਛਾਵੈ ਦੁਖ ਸਹੈ ਨਾ ਸਤ ਹਸਤੀ ਬੱਦੇ ਸੰਗਲ ਨਾ ਸਤ ਗਾਈ ਘਾਉ ਚਰੈ ਜਿਸ ਹੱਥ ਸਿੱਧ ਦੇਵੈ ਜੇ ਸੋਈ ਜਿਸ ਨੂੰ ਦੇਤ ਸਾਇ ਮਿਲੈ ਨਾਨਕ ਤਾ ਕੋ ਮਿਲੈ ਵਡਾਈ ਜਿਸ ਘਟ ਭੀਤਰ ਸਭ ਦਰਵੈ ਸਭ ਘਟ ਮੇਰੇ ਹਉ ਸਭਨਾ ਅੰਦਰ ਜਿਸੈ ਖੁਆਈ ਤਿਸ ਕੌਣ ਕਹੈ ਜਿਸੈ ਦਿਖਾਲਾ ਬਾਟੜੀ ਤਿਸੈ ਭੁਲਾਵੈ ਕੌਣ ਜਿਸੈ ਭੁਲਾਈ ਪੰਧ ਸਿਰ ਤਿਸੈ ਦਿਖਾਵੈ ਕੌਣ ਮਹੱਲਾ ਪਹਿਲਾ ਸੋ ਗ੍ਰਹੀ ਜੋ ਨਿਗ੍ਰਹ ਕਰੈ ਜਬ ਤਬ ਸੰਜਮ ਭੀਖਿਆ ਕਰੈ ਪੁੰਨ ਦਾਨ ਕਾ ਕਰੇ ਸਰੀਰ ਸੋ ਗ੍ਰਿਹੀ ਗੰਗਾ ਕਾ ਨੀਰ ਬੋਲਾ ਈਸ਼ਰ ਸਤ ਸਰੂਪ ਪਰਮ ਤੰਤ ਮਹਰੇਖ ਨਾ ਰੂਪ ਮਹੱਲਾ ਪਹਿਲਾ ਸੋ ਅਧੂਤੀ ਜੋ ਧੂਪੈ ਆਪ ਭਿਖਿਆ ਭੋਜਨ ਕਰੈ ਸੰਤਾਪ ਔ ਹੱਠ ਪਟਨ ਮੈਂ ਭੀਖਿਆ ਕਰੈ ਸੋ ਅਧੂਤੀ ਸੇ ਪੁਰ ਚੜੈ ਬੋਲੇ ਗੋਰਖ ਸਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਅਰਧ ਉਰਧ ਕਰੇ ਨਿਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਢ ਤਿਸ ਉਦਾਸੀ ਕਾ ਪੜੈ ਨਾ ਕੰਧ ਬੋਲੇ ਗੋਪੀ ਚੰਦ ਸਤ ਸਰੂਪ ਤੰਤ ਮਹਰੇਖ ਨ ਰੂਪ ਮਹੱਲਾ ਪਹਿਲਾ ਸੋ ਪਾਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰ ਜਾਲੇ ਸੁਪਨਾ ਬਿੰਦ ਨਾ ਦੇ ਝਰਨਾ ਤਿਸ ਪਾਖੰਡੀ ਜਰਾ ਨ ਮਰਨਾ ਬੋਲੇ ਚਰਪਟ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ ਸੋ ਬੈਰਾਗੀ ਦੇ ਉਲਟੇ ਬ੍ਰਹਮ ਗਗਨ ਮੰਡਲ ਮਹਿ ਰੂਪੈ ਥੰਮ ਅਹਨ ਸੇ ਅੰਤਰ ਵਹਿ ਧਿਆਨ ਤੇ ਬੈਰਾਗੀ ਸਤ ਸਮਾਨ ਬੋਲੇ ਭਰਥਰਿ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ ਕਿਉ ਮਰੈ ਮੰਦਾ ਕਿਉ ਜੀਵੈ ਜੁਗਤ ਕੰਨ ਪੜਾਏ ਕਿਆ ਖਾਜੈ ਭੁਗਤ ਆਸਤ ਨਾਸਤੀ ਏਕੋ ਨਾਉ ਕੌਣ ਸੋ ਅਖਰ ਜਿਤ ਰਹਿ ਇਹ ਆਉ ਤੂ ਛਾਪ ਜੇ ਸੰਕਰ ਕਰ ਸਹਿ ਤਾ ਨਾਨਕ ਆਖੈ ਗੁਰ ਕੋ ਕਹੈ ਸਿਆ ਵਰਤਾਰੇ ਵਰਤੈ ਪੂਤ ਨਾ ਸੰਸਾਰੀ ਨਾ ਅਧੂਤ ਨਿਰੰਕਾਰ ਜੋ ਰਹਿ ਸਮਾਏ ਕਾਹੇ ਭੀਖਿਆ ਮੰਗਣ ਜਾਏ ਪੌੜੀ ਹਰਿ ਮੰਦਰ ਸੋਈ ਆਖਿਆ ਜਿਤੋ ਹਰਿ ਜਾਤਾ ਮਾਨਸ ਦੇਹ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨ ਖੋਜੀਐ ਘਰ ਵਾਹਿ ਵਿਧਾਤਾ ਮਨਮੁਖ ਹਰਿ ਮੰਦਰ ਕੀ ਸਾਰ ਨਾ ਜਾਣਨੀ ਤਿੰਨੇ ਜਨਮ ਗਵਾਤਾ ਸਭ ਮੈਂ ਇੱਕ ਵਰਤਾ ਗੁਰ ਸਬਦੀ ਪਾਇਆ ਜਾਈ ਵਾਹ ਵਾਹ ਸੱਚੇ ਪਾਸਾ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਮੂਰਖ ਹੋਵੇ ਸੋ ਸੁਣੈ ਮੂਰਖ ਕਾ ਕਹਣਾ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨਾ ਏਤ ਕੁਮਾਣਾ ਸਦਾ ਦੁਖ ਦੁਖੀ ਮੈਂ ਰਹਿਣਾ ਅਤ ਪਿਆਰਾ ਪਵੈ ਖੂਹੇ ਕਿਉ ਸੰਜਮ ਕਰਨਾ ਗੁਰਮੁਖ ਹੋਏ ਸੋ ਕਰੇ ਵਿਚਾਰ ਓਸ ਅਲਿਪਤੋ ਰਹਿਣਾ ਹਰਿ ਨਾਮ ਜਪੈ ਆਪ ਉਧਰੈ ਓਸ ਪਿਛੈ ਡੁੱਬਦੇ ਵੀ ਤਰਨਾ ਨਾਨਕ ਜੋਤ ਸੁਭਾਵੈ ਸੋ ਕਰੇ ਜੋ ਦੇ ਸੋ ਸਹਣਾ ਮਹੱਲਾ ਪਹਿਲਾ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰੱਬ ਮੰਗੇ ਸਿਆ ਬੈਠਾ ਕੱਢ ਵਹੀ ਤਲਵਾ ਬੋਸ ਨੇ ਆਖਿਆ ਬਾਕੀ ਜਿਨਾ ਰਹੀ ਅਜਰਾਇਲ ਫਰਿਸ਼ਤਾ ਹੋਸੀ ਆਇ ਤਈ ਆਉਣ ਜਾਣ ਨਾ ਸੁਜੀ ਪੀੜੀ ਗਲੀ ਫਹੀ ਕੂੜਨ ਖੁੱਟੇ ਨਾਨਕਾ ਓੜ ਕੇ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰਵ ਰਹਾ ਸਭ ਆਪੈ ਹਰ ਕੀ ਕੀਮਤ ਨਾ ਪਵੈ ਕਿਸ ਕਾਹਣ ਨਾ ਜਾਪੈ ਗੁਰ ਪ੍ਰਸਾਦੀ ਸਾਲਾਈਐ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗੁਆਪੈ ਸਭ ਕਿਜ ਜਿਹਾਰ ਕਾ ਖੇਲ ਹੈ ਗੁਰਮੁਖ ਕਿਸੈ 부ਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਪਹਿਲਾ ਸਹੰਸਰ ਦੇ ਇੰਦਰ ਰੋ ਆਇਆ ਪਰਸਰਾਮ ਰੋਵੇ ਘਰ ਆਇਆ ਅਜੈ ਸਰੋਵੈ ਭੀਖਿਆ ਖਾਏ ਐਸੀ ਦਰਗਾਹ ਮਿਲਾ ਸਜਾਏ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਰੋਵੈ ਦਾਸਰ ਲੰਕ ਗਵਾਏ ਜਿਨ ਸੀਤਾ ਆਦੀ ਡੌਰੂ ਵਾਏ ਰੋਵੈ ਪਾਂਡਵ ਭੈ ਮਜੂਰੇ ਜਿਨ ਕੈ ਸੁਆਮੀ ਰਾਤ ਦੂਰ ਰੋਵੈ ਜਨਮ ਜਾ ਖੋਏ ਗਿਆ ਏਕੀ ਕਾਰਨ ਪਾਪੀ ਭਇਆ ਰੋਵੈ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੈ ਭੀੜ ਰੋਵੈ ਰਾਜੇ ਕੰਨ ਪੜਾਏ ਘਰ ਘਰ ਮਾਘਾ ਭੀਖਿਆ ਜਾਏ ਰੋਵੈ ਕਿਰਪਨ ਸੰਚੈ ਧਨ ਜਾਏ ਪੰਡਿਤ ਰੋਵੈ ਗਿਆਨ ਗਵਾਏ ਬਾਲੀ ਰੋਵੈ ਨਾਇ ਪਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਿਨ ਜਾਏ ਔਰੀ ਕਰਮ ਨਾ ਲੇਖੈ ਲਾਏ ਮਹੱਲਾ ਦੂਜਾ ਜਪ ਤਪ ਸਭ ਕੀ ਮੰਨਿਆ ਔਰ ਕਾਰਾ ਸਭ ਬਾਤ ਨਾਨਕ ਮੰਨਿਆ ਮੰਨਿਆ ਬੁਝਿਆ ਗੁਰ ਪ੍ਰਸਾਦ ਪੌੜੀ ਕਾਇਆ ਹੰਸ ਤੁਰ ਮੇਲ ਕਰਤਾ ਲਿਖ ਪਾਇਆ ਸਭ ਮੈਂ ਗੁਪਤ ਵਰਤਾ ਗੁਰਮੁਖ ਪ੍ਰਗਟਾਇਆ ਗੁਣ ਗਾਵੇ ਗੁਣ ਉਚਰੈ ਗੁਣ ਮਾਹਿ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਭ ਕਿਤੇ ਆਪੇ ਆਪ ਹੈ ਆਪੇ ਦੇ ਵਡਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਦੂਜਾ ਨਾਨਕ ਅੰਦਾ ਹੋਏ ਕਹਿ ਰਤਨਾ ਪਰਖ ਜਾਏ ਰਤਨਾ ਸਾਰ ਨਾ ਜਾਣੀ ਆਵੇ ਆਪ ਲਖਾਏ ਮਹੱਲਾ ਦੂਜਾ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ ਵਖਰ ਤੈ ਬਣ ਜਾਰਿਆ ਦੁਹਾਰੇ ਸਮਾਏ ਜਿਨ ਗੁਣ ਪੱਲੇ ਨਾਨਕਾ ਮਾਨਕ ਬਣ ਜਹ ਸੇ ਰਤਨਾ ਸਾਰ ਨਾ ਜਾਣਨੀ ਅੰਧੇ ਵਤਹਿ ਲੋਏ ਪੌੜੀ ਨੌ ਦਰਵਾਜੇ ਕਾਇਆ ਕੋਟ ਹੈ ਦਸਵਾ ਗੁਪਤ ਰਖੀ ਜੈ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁਲੀ ਜੈ ਅਨਹਦ ਵਾਜੇ ਧੁਨ ਵੱਜਦੇ ਗੁਰ ਸਬਦ ਸੁਣੀ ਜੈ ਤਿਤ ਘਾੜੇ ਅੰਤਰ ਚਾਨਣਾ ਕਰ ਭਗਤ ਮਿਲੀ ਜੈ ਸਭ ਮੈਂ ਏਕ ਵਰਤਾ ਜਿਨ ਆਪੇ ਰਚਨ ਰਚਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਦੂਜਾ ਅੰਧੇ ਕਹਿ ਰਾਹ ਦੱਸਿਆ ਅੰਧਾ ਹੋਏ ਸੋ ਜਾਏ ਹੋਏ ਸੁਜਾਖਾ ਨਾਨਕਾ ਸੋ ਕਿਉ ਉਝੜ ਪਾਏ ਅੰਧੇ ਨਾ ਆਖੀਨ ਜਿਨ ਮੁਖ ਲੋਣ ਨਾਹੇ ਅੰਧੇ ਸੇਈ ਨਾਨਕਾ ਖਸਮਉ ਕੁੱਥੇ ਜਾਹੇ ਮਹੱਲਾ ਦੂਜਾ ਸਾਹਿਬ ਅੰਦਾ ਜੋਗਿਆ ਕਰੇ ਸੁਜਾਖਾ ਹੋਏ ਹਾ ਜਾਣੈ ਤੇ ਹੋ ਵਰਤੈ ਜੇ ਸੋ ਆਖੈ ਕੋਏ ਜਿੱਥੈ ਸੋ ਵਸਤ ਨਾ ਜਾਪੀ ਆਪੇ ਵਰਤੋ ਜਾਣ ਨਾਨਕ ਗਾਹਕ ਕਿਉ ਲਏ ਸਕੈ ਨਾ ਵਸਤ ਪਛਾਣ ਮਹੱਲਾ ਦੂਜਾ ਸੋ ਕਿਉ ਅੰਧਾ ਆਖਿਆ ਜੇ ਹੁਕਮੋ ਅੰਧਾ ਹੋਏ ਨਾਨਕ ਹੁਕਮ ਨਾ 부ਝੀ ਅੰਧਾ ਕਹੀਆ ਸੋਏ ਪੌੜੀ ਕਾਇਆ ਅੰਦਰ ਗੜ ਕੋਟ ਹੈ ਸਬਦ ਸੰਤਰ ਦੇ ਸਾ ਆਪੇ ਤਾੜੀ ਲਾਈ ਅਨ ਸਭ ਮਹਿ ਪਰਵੇਸਾ ਆਪੇ ਸ੍ਰਿਸ਼ ਸਾਜਿਨ ਆਪ ਗੁਪਤ ਰਖੇ ਸਾ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੀਏ ਸਾ ਸਭ ਕਿਛ ਸਚੋ ਸੱਚ ਹੈ ਗੁਰ ਸੋਜੀ ਪਾਈ ਵਾਹ ਵਾਹ ਸੱਚੇ ਪਾਸਾ ਤੂੰ ਸੱਚੀ ਰਾਈ ਸ਼ਲੋਕ ਮਹੱਲਾ ਪਹਿਲਾ ਸਾਵਣ ਰਾਤ ਆਹਾਰ ਦਿਓ ਕਾਂ ਕ੍ਰੋਧ ਖੇਤ ਲੱਭ ਵਤਰ ਦਰੋਗ ਬੀਓ ਹਾਲੀ ਰਾਹ ਭੇਤ ਹਾਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਏ ਨਾਨਕ ਲੇਖਾ ਮੰਗਿਆ ਔਤ ਦਾ ਜਾਏ ਮਹੱਲਾ ਪਹਿਲਾ ਭਉ ਕੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਾਲ ਹਲੇਮੀ ਹਾਲੀ ਚਿਤ ਚੇਤਾ ਵਤਰ ਵਕਤ ਸੰਜੋਗ ਨਾਉ ਬੀਜ ਬਖਸ਼ੀਸ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੇ ਸਗਲ ਵਿਜੋਗ ਪੌੜੀ ਮਨਮੁਖ ਮੋਹ ਗੁਬਾਰ ਹੈ ਦੂਜੈ ਭਾਏ ਬੋਲੇ ਦੂਜੈ ਭਾਏ ਸਦਾ ਦੁਖ ਹੈ ਨਿਤ ਨੀਰ ਵਿਰੋਲੇ ਗੁਰਮੁਖ ਨਾਮ ਤੇ ਆਈਐ ਮਤ ਤਤ ਕਢੋਲੈ ਅੰਤਰ ਪ੍ਰਗਾਸ ਘੜ ਚਾਨਣਾ ਹਰ ਲੱਦਾ ਟੋਲੈ ਆਪੇ ਪਰਮ ਭੁਲਾਏ ਦਾ ਕਿਛ ਕਹਣ ਨਾ ਜਾਈ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰਹੁ ਚਿੰਤਾ ਤੇ ਸੀ ਹੈ ਜਲ ਮਹਿ ਜੰਤੂ ਪਾਇਨ ਤਿਨਾ ਪੇ ਰੋਜੀ ਦੇ ਉਥੈ ਹਟ ਨਾ ਚੱਲੀ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ ਜੀ ਆਕਾ ਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਬੇਸਾਰ ਕਰੇ ਨਾਨਕ ਚਿੰਤਾ ਮਤ ਕਰਾਓ ਚਿੰਤਾ ਤਿਸੀ ਹੈ ਮਹੱਲਾ ਪਹਿਲਾ ਨਾਨਕ ਇਹੋ ਜਿਉ ਮਛਲੀ ਝੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚੇਤਈ ਪੜੈ ਚਿੰਤਾ ਜਾਲ ਨਾਨਕ ਚੇਤਾ ਚੇਤ ਹੈ ਚਿੰਤਾ ਬੱਧਾ ਜਾਏ ਨਜ਼ਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨੁ ਸਹਿ ਸੱਚ ਸੌਦਾ ਕੀਤਾ ਸਭ ਕਿਛ ਘਰ ਹੀ ਮਾਇ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਿਲਾਇਨ ਆਪੇ ਦੇ 부ਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਪਹਿਲਾ ਵੇਲ ਪਿਆਇਆ ਕਤ ਉਣਾਇਆ ਕਟ ਕੁੱਟ ਕਰ ਖੁੰਮ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਓ ਪਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟਾ ਸੂਈ ਧਾਗਾ ਗੰਢੈ ਮਾਹੋ ਪਖ ਕਿਉ ਚੱਲੈ ਨਾਹੀ ਘੜੀ ਮੋਤ ਕਿਛ ਹੰਡੈ ਸੱਚ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਚਿਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅਪਰਪਾਰ ਸਬਦੇ ਸਾਂ ਰਖਾਈ ਲਾਏ ਗੁਣ ਕੀ ਥੇਕਾ ਵਿੱਚ ਸਮਾਏ ਤਿਸ ਦਾ ਕੁੱਠਾ ਹੋਵੇ ਸੇਖ ਲੋਹੂ ਲਬ ਨਿਕਥਾ ਵੇਖ ਹੋਏ ਹਲਾਲ ਲਗੈ ਹੱਕ ਜਾਏ ਨਾਨਕ ਦਰਦੀ ਦਾਰ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ ਬੰਕੁੜਾ ਬੰਕੇ ਕਾ ਅਸਵਾਰ ਗਰਬ ਨਾ ਕੀਜੈ ਨਾਨਕਾ ਮਤ ਸਿਰ ਆਵੇ ਭਾਰ ਪੌੜੀ ਸੋ ਸਤ ਸੰਗਤ ਸਭ ਮਿਲੈ ਜੋ ਗੁਰਮੁਖ ਚੱਲੈ ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਭਗਤ ਸੋਹਣ ਗੁਣ ਗਾਵਦੇ ਗੁਰਮਤ ਅਚਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸਬਦ ਭਲੈ ਆਪੇ ਮੇਲ ਮਿਲਾਏ ਦਾ ਆਪੇ ਦੇ ਵਡਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋ ਕੋਏ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ ਮਹੱਲਾ ਤੀਜਾ ਨਾ ਕਿਛ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਬਪੜੀ ਜਾਂ ਭੋਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾ ਤਾਰ ਨਿਸ਼ਚਲ ਇਹੋ ਧਨ ਸਾ ਸਾ ਸਾਰਾ ਦੇ ਨਿਰਮਲ ਸੋਏ ਜਾਨ ਅੰਤਰ ਜਾਮੀ ਅਗਮ ਰਸਨਾ ਏਕ ਭਨ ਰਾਵ ਰਹਾ ਸਰਬਤ ਨਾਨਕ ਬਲ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਪਹਿਲਾ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤਿ ਸਿਆਣਾ ਉਹਨਾਂ ਰਿਜਕ ਨਾ ਭਇਓ ਉਥੈ ਉਹਨਾਂ ਹੋਰੋ ਖਾਣਾ ਸੱਚ ਕਮਾਣਾ ਸੱਚੋ ਪਾਈਐ ਕੂੜਾ ਕੂੜਾ ਮਾਣਾ ਨਾਨਕ ਤਿਨ ਕੋ ਸਤਿਗੁਰੂ ਮਿਲਿਆ ਜਿਨਾ ਧੁਰੇ ਪਿਆ ਪਰਵਾਣਾ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੇਵਿਐ ਸਦਾ ਸਦਾ ਜੋ ਦੇ ਨਾਨਕ ਸੋਈ ਸੇਵਿਐ ਜਿਤ ਸੇਵਿਐ ਦੁਖ ਜਾਏ ਆਪ ਗੁਣ ਵੰਜਨ ਗੁਣ ਰਵੈ ਮਨ ਸੁਖ ਵਸੈ ਆਏ ਪੌੜੀ ਆਪੇ ਆਪ ਵਰਦਾ ਆਪ ਤਾੜੀ ਲਾਇਨ ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੀ ਆਇਨ ਇਕ ਆਪੇ ਉਝੜ ਪਾਇਨ ਇਕ ਭਗਤੀ ਲਾਇਨ ਜਿਸ ਆਪ 부ਝਾਏ ਸੋ 부ਝਸੀ ਆਪੇ ਨਾਇ ਲਾਇਨ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਵਾਹਵ ਸੱਚੇ ਪਾਸਾ ਤੂੰ ਸੱਚੀ ਨਾਈ ਸੁਧ ਰਾਮਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾ ਕਾ ਬਸੀਠ ਹਰ ਨਾਮੋ ਮੰਤਰ ਦਿੜਾਇ ਦਾ ਕੱਟੇ ਹੋ ਮੈ ਰੋਗ ਨਾਨਕ ਸਤਗੁਰ ਤਿਨਾ ਮਿਲਾਇਆ ਜਿੰਨਾ ਧੁਰੇ ਪਿਆ ਸੰਜੋਗ ਮਹੱਲਾ ਪੰਜਵਾ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰ ਪੂਰਾ ਦੇ ਖਾਲਿਆ ਵਿਣਨਾ ਵੈ ਸਭ ਬਾਦ ਸਾਖਤ ਦੁਰਜਨ ਭਰਮਿਆ ਜੋ ਲੱਗੇ ਦੂਜੈ ਸਾਧ ਜਨ ਨਾਨਕ ਹਰ ਪ੍ਰਭੁ ਜਿਆ ਗੁਰ ਸਤਗੁਰ ਕੈ ਪ੍ਰਸਾਦ ਪੌੜੀ ਥਟਣ ਹਾਰੈ ਥਾ ਟਾਪੇ ਹੀ ਥਟਿਆ ਆਪੇ ਪੂਰਾ ਸਾਹ ਆਪੇ ਹੀ ਖਟਿਆ ਆਪੇ ਕਰਪਾ ਸਾਰ ਆਪੇ ਰੰਗ ਰਟਿਆ ਕੁਦਰਤ ਕੀਮ ਨਾ ਪਾਏ ਅਲਖ ਬ੍ਰਹਮਟਿਆ ਅਗਮਾ ਥਾ ਬੇਅੰਤ ਪਰੈ ਪਰਟਿਆ ਆਪੇ ਵੜ ਪਾਦ ਸਾਹ ਆਪ ਵਿਜੀ ਰਟਿਆ ਕੋਈ ਨ ਜਾਣੈ ਕੀਮ ਕੇਵੜ ਮਟਿਆ ਸੱਚਾ ਸਾਹਿਬ ਆਪੇ ਗੁਰਮੁਖ ਪ੍ਰਗਟਿਆ ਸ਼ਲੋਕ ਮਹੱਲਾ ਪੰਜਵਾ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਗੁਰ ਦੇਹ ਦਿਖਾਲ ਹਉ ਤਿਸ ਦੇਵਾ ਮਰ ਆਪਣਾ ਨਿਤ ਹਿਰਦੈ ਰਖਾ ਸਮਾਰ ਇਕਸ ਸਤਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਗੁਰ ਤਿਨਾ ਮਿਲਾਇਓ ਜਿਨ ਸਦ ਹੀ ਵਰਤੈ ਨਾਲ ਮਹੱਲਾ ਪੰਜਵਾ ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਹੋ ਜੋ ਮੇਲੇ ਪ੍ਰੀਤਮ ਮੋਹਿ ਗੁਰਪੂਰੈ ਮਿਲਾਇਆ ਜਤ ਦੇਖਾ ਤਦ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੀਵੜ ਅਵਰ ਨੰ ਕੋਏ ਪੌੜੀ ਦੇਵਨ ਹਾਰ ਦਾ ਤਾਰ ਕਿਤ ਮੁਖ ਸਾਲਾਹੀਐ ਜਿਸ ਰਖੈ ਕਿਰਪਾ ਧਾਰ ਰਿਜਕ ਸਮਾਈਐ ਹੋਏ ਨਾ ਕਿਸੀ ਵਸ ਸਭਨਾ ਇਕ ਧਾਰ ਪਾਲੇ ਬਾਲਕ ਵਾਗੇ ਦੇ ਕੈ ਆਪ ਕਰ ਕਰਤਾ ਅਨੰਦ ਮਨੋਦ ਕਿਛੂ ਨਾ ਜਾਣੀਐ ਸਰਬ ਧਾਰ ਸਮਰੱਥ ਹਉ ਤਿਸ ਕੁਰਬਾਨੀਐ ਗਾਈਐ ਰਾਤ ਅਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨੇ ਹਰ ਰਸ ਭੋਗਿਆ ਸ਼ਲੋਕ ਮਹੱਲਾ ਪੰਜਵਾ ਪੀੜਹੁ ਮੋਕ ਲਾਈ ਕੀਤੀਆਂ ਸਭ ਰੱਖੇ ਕੁਟੰਬੈ ਨਾਲ ਕਾਰਜ ਆਪ ਸਵਾਰਿਆਂ ਸੋ ਪ੍ਰਭ ਸਦਾ ਸਭਾਲੇ ਪ੍ਰਭ ਮਾਤ ਪਿਤਾ ਕੰਠ ਲਾਇ ਦਾ ਲਹੜੇ ਬਾਲਕ ਪਾਲ ਦਇਆਲ ਹੋਏ ਸਭ ਜੀ ਜੰਤਰ ਹਰਿ ਨਾਨਕ ਨਦਰ ਨਿਹਾਲ ਮਹੱਲਾ ਪੰਜਵਾ ਵੇਣ ਤੁਧ ਹੋਰ ਜੇ ਮੰਗਣਾ ਸਿਰ ਦੁਖਾ ਕਹਿ ਦੁਖ ਦੇਹ ਰਾਮ ਸੰਤੋਖਿਆ ਉਤਰੈ ਮਨ ਕੀ ਭੁਖ ਗੁਰਬਾਣ ਤਣ ਹਰਿਆ ਕੀਤਿਆ ਨਾਨਕ ਕਿਆ ਮਨੁਖ ਪੌੜੀ ਸੋ ਐਸਾ ਦਾਤਾਰ ਮਨੋ ਨਾ ਵਿਸਰੈ ਘੜੀ ਨਾ ਮੋ ਚਸਾ ਤਿਸ ਬਿਨ ਨਾਸਰੈ ਅੰਤਰਵਾਰ ਸੰਗ ਕਿਆ ਕੋ ਲੁਕ ਕਰੈ ਜਿਸ ਪਤਿ ਰਖੈ ਆਪ ਸੋ ਭਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸਨੋ ਬਲ ਧਰੈ ਜਿਸੈ ਜਰਾਏ ਆਪ ਸੋਈ ਅਜਰ ਜਰਾਇ ਤਿਸ ਹੀ ਮਿਲਿਆ ਸੱਚ ਮੰਤਰ ਗੁਰ ਮਨ ਧਰੈ ਸ਼ਲੋਕ ਮਹੱਲਾ ਪੰਜਵਾ ਤਨ ਸੋ ਰਾਗ ਸੋ ਰੰਗੜੇ ਆਲਾਪਤ ਸਭ ਤਿਖ ਜਾਏ ਤਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ ਜਿਨਨੀ ਇਕ ਮਨ ਇਕ ਆਰਾਧਿਆ ਤਿਨ ਸਦ ਲਿਹਾਰੈ ਜਾਓ ਤਿਨ ਕੀ ਧੂੜ ਹਮ ਬਾਛਦੇ ਕਰਮੀ ਪੱਲੇ ਪਾਏ ਜੋ ਰਤੇ ਰੰਗ ਗੋਵਿੰਦ ਵਿਦ ਕਹਿ ਹੋ ਤਿਨ ਬਿਹਾਰੈ ਜਾਓ ਆਖਾ ਵਿਰਥਾ ਜੀ ਕੀ ਹਰ ਸੱਜਣ ਮੇਲਾ ਹੋ ਰਾਜ ਗੁਰ ਪੂਰੈ ਮੇਲ ਆਇਆ ਜਨਮ ਮਰਨ ਦੁਖ ਜਾਏ ਜਨ ਨਾਨਕ ਪਾਇਆ ਅਗਮ ਰੂਪ ਅੰਤ ਨਾ ਕਾਹੂ ਜਾਏ ਮਹੱਲਾ ਪੰਜਵਾ ਤਨ ਸੋ ਵੇਲਾ ਕੜੀ ਤਨ ਤਨ ਮੂਰਤ ਪਲਸਾਰ ਤਨ ਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਮਨ ਕੀਆ ਇੱਛਾ ਪੂਰੀਆ ਹਰ ਪਾਇਆ ਅਗਮ ਪਾਰ ਹਉ ਮੈਂ ਟੁੱਟਾ ਮੋਹੜਾ ਇਕ ਸੱਚ ਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰਿ ਉਦਰਿਆ ਸਗਲ ਸੰਸਾਰ ਪੌੜੀ ਸਿਫ ਸਲਾਣ ਭਗਤੇ ਵਿਰਲੇ ਦਿੱਤੀਆਂ ਸੌਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਆਂ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ ਉਹ ਨਾ ਇੱਕੋ ਨਾਮ ਆਧਾਰਿਕਾ ਉਹਨੂੰ ਪਤਿਆ ਉਹ ਨਾ ਪਿਛੈ ਜਗ ਪੁੰਚੈ ਭੋਗੀ ਉਹ ਨਾ ਪਿਆਰਾ ਰੱਬ ਉਹ ਨਾਹਾ ਜੋਗੀ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਹਉ ਬਲਿਹਾਰੀ ਤਿਨ ਜੇ ਖਸਮੈ ਪਾਣਿਆ ਸ਼ਲੋਕ ਮਹੱਲਾ ਪੰਜਵਾ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸਤੇ ਮੋਹ ਮੈਲਾ ਕਰੈ ਨ ਭੰਗ ਜਾਣੈ ਬਿਰਥਾ ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਕਰਨ ਸਮਰੱਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆ ਜਗ ਹੱਥ ਹਰ ਇੱਕ ਸਹਿ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਾਧਗੁਰ ਸੰਤ ਮਿਲਾਇਆ ਮਸਤਿਕ ਧਾਰ ਕੈ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਮਨ ਕਿਆ ਇੱਛਾ ਪੂਰੀਆ ਪਾਇਆ ਤੁਰ ਸੰਜੋਗ ਨਾਨਕ ਪਾਇਆ ਸਚ ਨਾਮ ਸਾਧੀ ਭੋਗੇ ਭੋਗ ਮਹੱਲਾ ਪੰਜਵਾ ਮਨ ਮੁਖਾ ਘੇਰੀ ਦੋਸਤੀ ਮਾਇਆ ਕਾ ਸੰਬੰਧ ਵੇਖ ਧਿਆਈ ਭਜ ਜਾਨ ਕਦੇ ਨਾ ਪਾਇਨ ਬੰਧ ਜਿਚਰ ਪੈਨਣ ਖਾਉਨੇ ਤਿਚਰ ਰੱਖਣ ਗੰਢ ਜਿਸ ਦਿਨ ਕਿਛ ਨਾ ਹੋਵੀ ਤਿਸ ਦਿਨ ਬੋਲ ਨਿਗੰਧ ਜੀ ਕੀ ਸਾਰ ਨਾ ਜਾਣਨੀ ਮਨਮੁਖ ਗਿਆਨੀ ਅੰਧ ਕੂੜਾ ਗੰਢ ਨਾ ਚੱਲੇ ਚਿੱਕੜ ਪੱਥਰ ਬੰਧ ਅੰਧਿਆ ਨਾ ਜਾਣਨੀ ਫੱਕੜ ਪਿੱਟਣ ਹੰਦ ਝੂਠਾ ਮੋਹ ਲਪਟਾਇਆ ਹਉ ਹਉ ਕਰਤ ਬਿਹੰਧ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਬਰੇ ਜੋ ਸਤਗੁਰ ਸਰਨ ਪਰੇ ਪੌੜੀ ਜੋ ਰਤੇ ਦੀ ਧਾਰ ਸੇ ਸੱਚ ਹਾਕ ਜਿਨੀ ਜਾਤਾ ਖਸਮ ਕਿਉ ਲੱਭੈ ਤਿੰਨਾ ਖਾਕ ਮਨ ਮੈਲਾ ਬੇਕਾਰ ਹੋਵੇ ਸੰਗ ਭਾਕ ਦਿਸੈ ਸੱਚਾ ਮਹਲ ਖੁੱਲੈ ਭਰਮ ਤਾਕ ਜਿਸੈ ਦਿਖਾਲੇ ਮਹਾਲ ਤਿਸ ਨਾ ਮਿਲੈ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨੌ ਨਿਦ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਸ਼ਲੋਕ ਮਹੱਲਾ ਪੰਜਵਾ ਹਰਣਾਖੀ ਕੂ ਸਜਵੈਣ ਸੁਣਾਈ ਜੋ ਤਉ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਛਬੀਲੀ ਪਿਰ ਤੈਡਾ ਮਨ ਸਾਧਾਰਨ ਦੁਰਜਨ ਸੇਤੀ ਨਿਉ ਰਜਾਇਓ ਦਸ ਵਿਖਾ ਮੈਂ ਕਾਰਨ ਹੂਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵੀ ਹੂਣੀ ਫਿਰ ਛੈਲ ਛਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾ ਹੋ ਪੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਾ ਜਿਤ ਹਉ ਲਾਈ ਤਿਤ ਹਉ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੋ ਹਾਗਣ ਸਾਈ ਭਾਗਣ ਜੈ ਫਿਰ ਕਿਰਪਾ ਧਾਰੀ ਤੇਰੇ ਔਗਣ ਤਿਸ ਕੇ ਸਭ ਗਵਾਏ ਗਲ ਸੇਤੀ ਲਾਇ ਸਵਾਰੀ ਕਰਮਹੀਨ ਧਨ ਕਰੈ ਬੇਨੰਤੀ ਕਦ ਨਾਨਕ ਆਵੈ ਵਾਰੀ ਸਭ ਸੁਹਾਗਣ ਮਾੜ ਹੈ ਰਲਿਆ ਇਕ ਦੇਵ ਹੋ ਰਾਤ ਮੁਰਾਰੀ ਮਹੱਲਾ ਪੰਜਵਾ ਕਾਹੇ ਮਨ ਤੂੰ ਡੋਲਤਾ ਹਰਿ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਰਾਧ ਮਨ ਸਭ ਕਿਲਿ ਜਾਹੇ ਵਿਕਾਰ ਜਿਨ ਕਉ ਪੂਰਬ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਹੋਨੀ ਛੱਡਿਆ ਮਾਇਆ ਸਵਾਵੜਾ ਧਨ ਸੰਤਿਆ ਨਾਮ ਅਪਾਰ ਅਠੇ ਬਹਾਰ ਇਕ ਤੈ ਲਿਵੈ ਮੰਨੇ ਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵੈ ਚਿੱਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵੈ ਚਿੱਤ ਤਿਸ ਜਮ ਨਾਏ ਦੁਖ ਜਿਸ ਤੂੰ ਆਵੈ ਚਿੱਤ ਤਿਸ ਕੇ ਕਾਰਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵੇ ਚਿਤ ਸੋ ਪਰਵਾਨ ਜਾਨ ਜਿਸ ਤੂੰ ਆਵੇ ਚਿਤ ਬਹੁਤਾ ਤਿਸ ਧਨ ਜਿਸ ਤੂੰ ਆਵੇ ਚਿਤ ਸੋ ਵਡ ਪਰਵਾਰਿਆ ਜਿਸ ਤੂੰ ਆਵੇ ਚਿਤ ਤਿਨ ਕੋਲ ਉਧਾਰਿਆ ਸ਼ਲੋਕ ਮਹੱਲਾ ਪੰਜਵਾ ਅੰਦਰੋ ਅੰਨਾ ਬਾਹਰੋ ਅੰਨਾ ਕੂੜੀ ਕੂੜੀ ਗਾਵੇ ਦੇਹੀ ਧੋਵੇ ਚੱਕਰ ਬਣਾਏ ਮਾਇਆ ਨੂੰ ਬਹੁਤਾਵੇ ਅੰਦਰ ਮੈਲ ਨਾ ਉਤਰੈ ਹਉਮੈ ਫਿਰ ਫਿਰ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋ ਹਰਿ ਹਰਿ ਕਹਾਵੇ ਬੈਸਨੋ ਨਾਮ ਕਰਮ ਹੋ ਜੁਗਤਾ ਤੋ ਕੁਟੇ ਕਿਆ ਫਲ ਪਾਵੈ ਹੰਸਾ ਵਿੱਚ ਬੈਠਾ ਬਗ ਨ ਬਣੀ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾ ਹੰਸ ਸਵਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਵੇ ਉੱਡਰਿਆ ਵਿਚਾਰਾ ਬਗਲਾ ਮਤ ਹੋਵੇ ਮੰਝ ਲਖਾਵੇ ਜਿਤ ਕੋ ਲਾਇਆ ਤਿਥੀ ਲਾਗਾ ਕਿਸ ਦੋਸ ਦਿੱਚੈ ਜਾ ਹਰੀ ਏਵੈ ਭਾਵੈ ਸਤਗੁਰ ਸਰਵਰ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਗੁਰ ਕੈ ਹੁਕਮ ਆਵੈ ਰਤਨ ਪਦਾਰਥ ਮਾਨਕ ਸਰਵਰ ਭਰਪੂਰੇ ਖਾਏ ਖਰਚ ਰਹੇ ਤੋਟ ਨ ਆਵੈ ਸਰਵਰ ਹੰਸ ਦੂਰ ਨਾ ਹੋਈ ਕਰਤੇ ਵੈ ਭਾਵੈ ਜਨ ਨਾਨਕ ਜਿਸ ਦਾ ਮਸਤਕ ਭਾਗ ਧੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੈ ਆਪ ਤਰਿਆ ਕੁਟੰਬ ਸਭ ਤਾਰੇ ਸਭਾ ਸ੍ਰਿਸ਼ਟ ਛਡਾਵੈ ਮਹੱਲਾ ਪੰਜਵਾ ਪੰਡਿਤ ਆਖਾਏ ਬਹੁਤੀ ਰਾਈ ਕੋਰਣ ਮੋਟ ਜਿਨੇਹਾ ਅੰਦਰ ਮੋਨਿਤ ਭਰਮ ਵਿਆਪਿਆ ਤਿਸਟਸ ਨਾਹੀ ਦੇਹਾ ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ਸੱਚ ਕਹੈ ਤਾ ਛੋਹ ਆਵੈ ਅੰਤਰ ਬਹੁਤ ਆਰੋਹਾ ਵਿਆਪਿਆ ਦੁਰਮਤ ਕੁਬੁੱਧ ਕੁਮੂੜਾ ਮਨ ਲਾਗਾ ਤਿਸ ਮੋਆ ਠੱਗੈ ਸੇਤੀ ਠੱਗ ਰਲਿਆ ਆ ਸਾਥ ਪਈ ਕੋ ਜਿਹਾ ਸਤਗੁਰ ਸਰਾਵ ਨਦਰੀ ਵਿੱਚ ਦੋ ਕੱਢੈ ਤਾਂ ਉਘੜਿਆ ਆ ਲੋਹਾ ਬਹੁ ਤੇਰੀ ਥਾਈ ਰਲਾਏ ਲਾਇ ਦਿੱਤਾ ਉਘੜਿਆ ਪਰਦਾ ਅੱਗੇ ਆਏ ਖਲੋਹਾ ਸਤਗੁਰ ਕੀ ਜੇ ਸਰਣੀ ਆਵੇ ਫਿਰ ਮਨੂਰੋ ਕੰਚਨ ਹੋਹਾ ਸਤਗੁਰ ਨਿਰਵੈਰ ਪੁੱਤਰ ਸੱਤਰ ਸਮਾਨੇ ਔਗਣ ਕਟੇ ਕਰੇ ਸੁਧ ਦੇਹਾ ਨਾਨਕ ਜਿਸ ਮਸਤਕ ਹੋਵੇ ਲਿਖਿਆ ਤੇ ਸਤਿਗੁਰ ਨਾਲ ਸਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੈ ਤਿਸ ਜਿਦਾ ਵਸੇਹਾ ਆਵਣ ਜਾਣਾ ਤਿਸ ਕਾ ਕਟਿਐ ਸਦਾ ਸਦਾ ਸੁਖ ਆ ਪੌੜੀ ਜੋ ਤੁਧ ਭਾਣਾ ਜੰਤ ਸੋ ਤਦ 부ਜੀ ਜੋ ਤੁਧ ਭਾਣਾ ਜੰਤ ਸੋ ਦਰਗਾ ਸਿਜੀ ਨੂੰ ਤੇਰੀ ਨਦਰ ਹਉ ਮੈਂ ਤਿਸ ਗਈ ਨੂੰ ਤੂੰ ਸੰਤੁਸ਼ਟ ਕਲਮਲ ਤਿਸ ਖਈ ਜਿਸ ਕਾ ਸੁਆਮੀ ਵੱਲ ਨਿਰਭਉ ਸੋ ਭਈ ਨੂੰ ਤੂੰ ਕਿਰਪਾਲ ਸੱਚਾ ਸੋ ਥਈ ਨੂੰ ਤੇਰੀ ਮਾਇਆ ਨਾ ਪੋਹੈ ਅਗਨਈ ਨੂੰ ਸਰਾ ਦਇਆਲ ਜਿਨ ਗੁਰ ਤੇ ਮਤ ਲਈ ਸ਼ਲੋਕ ਮਹੱਲਾ ਪੰਜਵਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਲਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੈ ਪਉ ਨ ਕੋਏ ਗੁਣ ਗਾਵਾ ਦਿਨ ਰਹਿਣ ਏਤੈ ਕਮ ਲਾਏ ਸੰਤਨਾ ਕੈ ਸੰਗ ਹਉਮੈ ਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਾ ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਾ ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏਹ ਮਹੱਲਾ ਪੰਜਵਾ ਏਕੋ ਜਪਿਐ ਮਨੈ ਮਾਹੇ ਇਕਸ ਕੀ ਸਰਣਾਏ ਇਕਸ ਸਿਓ ਕਰ ਪਿਰਹੜੀ ਦੂਜੀ ਨਾਹੀ ਜਾਏ ਇਕੋ ਦਾਤਾ ਮੰਗੀਐ ਸਭ ਕੀ ਪੱਲੇ ਪਾਏ ਮਨ ਤਨ ਸਾਥ ਗਿਰਾਸ ਪ੍ਰਭ ਇੱਕੋ ਇਕ ਧਿਆਏ ਅੰਮ੍ਰਿਤ ਨਾਮ ਨਿਧਾਨ ਸਚ ਗੁਰਮੁਖ ਪਾਇਆ ਜਾਏ ਵਡ ਭਾਗੀ ਤੇ ਸੰਤ ਜਨ ਜਿਨ ਮਨ ਉਠਾਇਆ ਜਲ ਥਲ ਮਹੀਲ ਰਵ ਰਹਾ ਦੂਜਾ ਕੋਈ ਨਾਹੇ ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ ਪੌੜੀ ਜਿਸਨੋ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੋ ਤੂੰ ਰਖਵਾਲਾ ਜਿਤਾ ਤਨੈ ਭੈਣ ਜਿਸਨੋ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੋ ਤੇਰਾ ਅੰਗ ਸੋ ਨਿਰਵਲੀ ਹੂ ਨਿਰਮਲਾ ਜਿਸਨੋ ਤੇਰੀ ਨਦਰ ਨਾ ਲੇਖਾ ਪੁੱਛਿਆ ਜਿਸਨੋ ਤੇਰੀ ਖੁਸ਼ੀ ਤਿਨ ਨੌ ਨਿਦ ਪੁੰਚਿਆ ਜਿਸਨੋ ਤੂੰ ਪ੍ਰਵਲ ਤਿਸ ਕਿਆ ਮੋਹ ਛੰਦਗੀ ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ ਸ਼ਲੋਕ ਮਹੱਲਾ ਪੰਜਵਾ ਹੋਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਤੁਧੋ ਭੁੱਲੇ ਸੇ ਜਮ ਜਮ ਮਰਦੇ ਤਿਨ ਕਦੇ ਨਾ ਚੁੱਕਣ ਹਾਵੇ ਮਹੱਲਾ ਪੰਜਵਾ ਸਤਿਗੁਰ ਸਿਮਰੋ ਆਪਣਾ ਘਟ ਆਵ ਘਟ ਘਟ ਘਾਟ ਹਰਿ ਹਰ ਨਾਮ ਜਪੰਤਿਆ ਕੋਈ ਨਾ ਬੰਧੈ ਵਾਟ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਦਰਮਾਹੇ ਸੁਣ ਕੈ ਜਮ ਕੇ ਦੂਧ ਨਾਏ ਤੇਰਾ ਛੱਡ ਜਾਹੇ ਭਵਜਲ ਵਿਖਮਸ ਗਾਹੋ ਗੁਰ ਸਬਦੀ ਭਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਰਮੈ ਇਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਮਹੱਲਾ ਪੰਜਵਾ ਦੂਜਾ ਤਿਸ ਨਾ 부ਝਾਇਓ ਭਾਰ ਬ੍ਰਹਮ ਨਾਮ ਦੇਹੋ ਆਧਾਰ ਅਗਮ ਤੇਰੇ ਸਾਹਿਬੋ ਸਮਰਥ ਸਜ ਦਾਤਾਰ ਤੂ ਨਿਹਚਲ ਨਿਰਵੈਰ ਸੱਚ ਸੱਚਾ ਤੋ ਦਰਬਾਰ ਕੀਮਤ ਕਹਣ ਨਾ ਜਾਈਐ ਅੰਤ ਨਾ ਪਾਰਾਵਾਰ ਪ੍ਰਭ ਛੋੜ ਹੋਰ ਤੇ ਮੰਗਣਾ ਸਭ ਵਿਖਿਆ ਰਸ ਛਾਰ ਸੇ ਸੁਖੀਏ ਸਚ ਸਾਹਸੇ ਸੇ ਜਿਨ ਸੱਚਾ ਵਿਵਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਾਜ ਸੰਸਾਰ ਨਾਨਕ ਇਕ ਆਰਾਧੇ ਸੰਤਨ ਰੇ ਨਾਰੋ ਮਹੱਲਾ ਪੰਜਵਾ ਅਨੰਦ ਸੂਖ ਵਿਸਰਾਮ ਨਿਤ ਹਰਿ ਕਾ ਕੀਰਤਨ ਗਾਏ ਅਵਰ ਸਿਆਣ ਵਿਛਾੜ ਦੇਹ ਨਾਨਕ ਉਦਰਸ ਨਾਏ ਪੌੜੀ ਨਾ ਤੂੰ ਆਵੇ ਵਸ ਬਹੁਤ ਕਿਣਾਵਣੇ ਨਾ ਤੂੰ ਆਵੇ ਵਸ ਬੇਦ ਪੜਾਵਣੇ ਨਾ ਤੂੰ ਆਵੇ ਵਸ ਤੀਰਥ ਨਾਈਐ ਨਾ ਤੂੰ ਆਵੇ ਵਸ ਧਰਤੀ ਧਾਈਐ ਨਾ ਤੂੰ ਆਵੇ ਵਸ ਕਿਤੇ ਸਿਆਣ ਪੈ ਨਾ ਤੂੰ ਆਵੇ ਵਸ ਬਹੁਤਾ ਦਾਨ ਦੇ ਸਭ ਕੋ ਤੇਰਾ ਵਸ ਅਗਮੈ ਗੋਚਰਾ ਤੂੰ ਭਗਤਾ ਕਹਿ ਵਸ ਭਗਤਾ ਤਾਣ ਤੇਰਾ ਸ਼ਲੋਕ ਮਹੱਲਾ ਪੰਜਵਾ ਆਪੇ ਵੈਦ ਆਪ ਨਾਰਾਇਣ ਇਹ ਵੈਦ ਜੀ ਕਾ ਦੁਖ ਲਾਇਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁਖ ਮਿਟਾਇਣ ਮਹੱਲਾ ਪੰਜਵਾ ਹੁਕਮੇ ਉਛਲੈ ਹੁਕਮੇ ਰਹੈ ਹੁਕਮੇ ਦੁਖ ਸੁਖ ਸਮ ਕਰ ਸਹਿ ਹੁਕਮੇ ਨਾਮ ਜਪੈ ਦਿਨ ਰਾਤ ਏ ਨਾਨਕ ਨੂੰ ਹੋਵੈ ਦਾਤੇ ਹੁਕਮ ਮਰੈ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮੇ ਸੋਗ ਹਰਖ ਆਨੰਦ ਹੁਕਮੇ ਜਪੈ ਨਿਰੋਧਰ ਗੁਰਮੰਤ ਹੁਕਮੇ ਆਵਣ ਜਾਣ ਰਹਾਏ ਨਾਨਕ ਜਾ ਕਉ ਭਗਤੀ ਲਾਏ ਪੌੜੀ ਹਉ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਉ ਤਿਸ ਢਾਡੀ ਬਲਿਹਾਰ ਜੇ ਗਾਵੇ ਗੁਣ ਅਪਾਰ ਸੋ ਢਾਡੀ ਤਨ ਤਨ ਜਿਸ ਲੋੜੇ ਨਿਰੰਕਾਰ ਸੋ ਢਾਡੀ ਭਾਗਠ ਜਿਸ ਸੱਚਾ ਦਵਾਰਬਾਰ ਹੋ ਢਾਡੀ ਤੋ ਧਿਆਏ ਕਲਾਣੇ ਦਿਨ ਰਹਿਨਾਰ ਮੰਗੈ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਭੋਜਨ ਸੱਚ ਰਹਾਤਾ ਲਿਵੈ ਧਾਰ ਸੋ ਢਾਡੀ ਗੁਣਵੰਤ ਜਿਸਨੋ ਪ੍ਰਭ ਪਿਆਰ ਸ਼ਲੋਕ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਉ ਮਨ ਤਨ ਹਿਰਦਾ ਸਿਮਰ ਹਰਿ ਆਠ ਪਾਰ ਗੁਣ ਗਾਓ ਉਪਦੇਸ਼ ਸੁਮਹੁ ਤੁਮ ਗੁਰ ਸਿੱਖੋ ਸੱਚਾ ਐ ਜਨਮ ਪਦਾਰਥ ਸਵਰ ਹੋਏ ਮਨ ਮਹਿਲਾਇ ਹੋ ਭਾਉ ਸੂਖ ਸਾਜ ਆਨੰਦ ਕਣਾ ਪ੍ਰਭ ਜਪਤਿਆ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਾਹ ਪਾਈਐ ਥਾਉ ਮਹੱਲਾ ਪੰਜਵਾ ਨਾਨਕ ਨਾਮ ਤੇ ਆਈਐ ਗੁਰ ਪੂਰਾ ਮਤ ਦੇ ਭਾਣਾ ਜਪ ਤਬ ਸੰਜਮੋ ਭਾਣਾ ਹੀ ਕੱਢ ਲੇ ਭਾਣਾ ਜੋਨ ਪਵਾਈਐ ਭਾਣਾ ਬਖਸ਼ ਕਰੇ ਭਾਣਾ ਦੁਖ ਸੁਖ ਭੋਗੀਐ ਭਾਣਾ ਕਰਮ ਕਰੇ ਭਾਣਾ ਮਿੱਟੀ ਸਾਜ ਕੈ ਭਾਣਾ ਜੋਤ ਤਰੇ ਪਾਣਾ ਭੂਗ ਭੂਗ ਆਇਦਾ ਪਾਣਾ ਮਨਹ ਕਰੇ ਪਾਣਾ ਨਰਕ ਸੁਰਗ ਅਵਤਾਰੇ ਪਾਣਾ ਧਰਨ ਕਰੇ ਪਾਣਾ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਹੀ ਪੌੜੀ ਵਡਿਆਈ ਸੱਚੇ ਨਾਮ ਕੀ ਹੋ ਜੀਵਾ ਸੁਣ ਸੁਣੇ ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ ਦਿਲ ਸਰੈਣ ਤੇਰਾ ਨਾਮ ਸਵਾਸ ਸਦ ਜਾਪੀਐ ਤ੍ਰਿਸ਼ਨਾ ਭੁਖ ਵਿਕਰਾਲ ਨਾਏ ਤੇਰੇ ਤਰਾਪੀਐ ਰੋਗ ਸੋਗ ਦੁਖ ਵੰਨਿਆ ਜਿਸ ਨਾਉ ਮਨ ਵਸੈ ਤਿਸੈ ਪ੍ਰਾਪਤ ਲਾਲ ਜੋ ਕੋ ਸਬਦੀ ਰਸੈ ਖੰਡ ਬ੍ਰਹਮੰਡ ਬੇਅੰਤ ਉਧਾਰਨ ਹਾਰਿਆ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ ਸ਼ਲੋਕ ਮਹੱਲਾ ਪੰਜਵਾ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਸੁੰਭੈ ਭੁੱਲੀ ਤਉ ਸੱਜਣ ਕੀ ਮੈਂ ਕੀਮ ਨਾ ਪਉਦੀ ਹਉ ਤੁਧ ਬਿਨ ਅੱਡ ਨਾ ਲਾਦੀ ਮਹੱਲਾ ਪੰਜਵਾ ਸਸ ਵਿਰਾਨ ਨਾਨਕ ਜੀਓ ਸਸਰਾ ਵਾਦੀ ਜੇਠੋ ਪਉ ਪਉ ਲੂਹੈ ਹੱਬੇ ਭਸ ਮੁਨੇ ਦੇ ਵਤਨ ਜਾ ਮੈਂ ਸੱਜਣ ਤੂ ਹੈ ਪੌੜੀ ਜਿਸ ਤੂੰ ਉਠਾ ਚਿੱਤ ਤਿਸ ਦਰਦ ਨਿਵਾਰਨੋ ਜਿਸ ਤੂੰ ਉਠਾ ਚਿੱਤ ਤਿਸ ਕਦੇ ਨਾ ਹਾਰਨੋ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਤਾਰਨੋ ਜਿਸ ਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ ਜਿਸ ਆਇਆ ਹੱਥ ਨਿਧਾਨ ਸੋ ਰਹਾ ਭਾਲਨੋ ਜਿਸ ਨੂੰ ਇੱਕੋ ਰੰਗ ਭਗਤ ਸੋ ਜਾਣਨੋ ਉਹ ਸਭਨਾ ਕੀ ਰੇਣ ਬਿਰਹੀ ਚਾਰਨੋ ਸਭ ਤੇਰੇ ਚੋਜ ਵਿਡਾਨ ਸਭ ਤੇਰਾ ਕਾਰਨੋ ਸ਼ਲੋਕ ਮਹੱਲਾ ਪੰਜਵਾਂ ਉਸ ਨਿੰਦਾ ਨਾਨਕ ਦੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਜ ਤਿਆਗੀ ਹੱਬੇ ਸਾਖ ਵੇ ਡਿੱਠੇ ਤਉ ਪੱਲੇ ਤੈ ਡੈ ਲਾਗੀ ਮਹੱਲਾ ਪੰਜਵਾ ਫਿਰਦੀ ਫਿਰਦੀ ਨਾਨਕ ਜੀ ਉਹ ਹਉ ਫਾਵੀ ਥੀ ਬਹੁਤ ਦਿਸਾਵਰ ਪੰਧਾ ਤਾਹੋ ਸੁਖ ਸੁਖਾਲੀ ਸੁਤੀ ਜਾ ਗੁਰ ਸੱਜਣ ਮੈਂ ਲੱਧਾ ਪੌੜੀ ਸਭੇ ਦੁਖ ਸੰਤਾਪ ਜਤ ਦੋ ਭੁੱਲੀਐ ਜੇ ਕੀਚਣ ਲਖੋ ਪਾਪ ਤਾਂ ਕਹੀ ਨਾ ਭੁੱਲੀਐ ਜਿਸ ਨੂੰ ਵਿਸਰੈ ਨਾਉ ਸੁਨਿਰਦਨ ਕੰਢੀਐ ਜਿਸ ਨੂੰ ਵਿਸਰੈ ਨਾਉ ਸਜੋਨੀ ਹਾਂਡੀਐ ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇਹ ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰਿਆ ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰਿਆ ਸ਼ਲੋਕ ਮਹੱਲਾ ਪੰਜਵਾ ਤੈਡੀ ਬੰਦਿਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਭਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਮਹੱਲਾ ਪੰਜਵਾ ਪਾਪ ਸੁਆਵੇ ਜਾਂ ਤੋ ਤਿਰ ਜੁਲਦੇ ਸੀਸ ਸੁਆਵਾ ਚਰਣੀ ਮੁਖ ਸੁਆਵਾ ਜਾਂ ਤੋ ਜਸ ਗਾਵੇ ਜੀਉ ਪਿਆ ਤੋ ਸਰਣੀ ਪੌੜੀ ਮਿਲ ਨਾਰੀ ਸਤਸੰਗ ਮੰਗਲ ਗਾਵਿਆ ਘਰ ਕਾ ਹੋਆ ਬੰਧਾਨ ਬਹੁ ਨਾ ਧਾਵਿਆ ਬਿੰਠੀ ਦੁਰਮਤ ਦੁਰਤ ਸੋਇ ਕੂੜਾਵਿਆ ਸੀਲਵੰਤ ਪ੍ਰਧਾਨ ਹਿਰਦੈ ਸਚਾਵਿਆ ਅੰਤਰ ਬਾਹਰ ਇੱਕ ਇੱਕ ਰੀਤਾਵਿਆ ਮਨ ਦਰਸ਼ਨ ਕੀ ਪਿਆਸ ਚਰਨ ਦਾ ਸਾਵਿਆ ਸੋਭਾ ਬਣੀ ਗਾਰ ਖਸਮ ਜਾਂ ਰਾਵਿਆ ਮਿਲਿਆ ਆਏ ਸੰਜੋਗੇ ਜਾਤ ਸੁਭਾਵਿਆ ਸ਼ਲੋਕ ਮਹੱਲਾ ਪੰਜਵਾ ਹਬ ਗੁਣ ਤੈਡੇ ਨਾਨਕ ਜੀਓ ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੈ ਤਉ ਜੀਵਰ ਦਾ ਧਾਰ ਨਾ ਕੋਈ ਜਾਚ ਗਸਰਾ ਜਾਚੋ ਵੈ ਮਹੱਲਾ ਪੰਜਵਾ ਦੇਹ ਜੰਦੜੀ ਊਣ ਮਝੂਣਾ ਗੁਰ ਸੱਜਣ ਦੀ ਉਤਰਾਇਆ ਖੱਬੇ ਸੁਖ ਸੁਹੇਲੜਾ ਸੁੱਤਾ ਜਿੱਤਾ ਜਗ ਸੁਬਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਪਾਤਸ਼ਾਹੋ ਨੇਚਲ ਚੌਰ ਛਤ ਜੋ ਭਾਵੈ ਪਾਰ ਬ੍ਰਹਮ ਸੋਈ ਸਚ ਨਿਆਉ ਜੇ ਭਾਵੈ ਪਾਰ ਬ੍ਰਹਮ ਨਿਥਾਵੇ ਮਿਲੈ ਥਾਉ ਜੋ ਕੀਨੀ ਕਰਤਾਰ ਸਾਈ ਭਲੀ ਗੱਲ ਜਿਨੀ ਪਛਾਤਾ ਖਸਮ ਸੇ ਦਰਗਾਹ ਮਲ ਸਹੀ ਤੇਰਾ ਗੁਰਮਾਨ ਕਿਨੈ ਨਾ ਫੇਰੀਐ ਕਾਰਨ ਕਰਨ ਕਰੀਮ ਕੁਦਰਤ ਤੇਰੀਐ ਸ਼ਲੋਕ ਮਹੱਲਾ ਪੰਜਵਾ ਸੋਏ ਸੁਣੰਦਲੀ ਮੇਰਾ ਤਨ ਮਨ ਮੌਲਾ ਨਾਮ ਜਪੰਦਰੀ ਲਾਲੀ ਪੰਧ ਜੁਲੰਦਰੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਮਹੱਲਾ ਪੰਜਵਾ ਹਠ ਮੰਝਾਉ ਮੈਂ ਮਾਨਕ ਲੱਧਾ ਮੁੱਲ ਨ ਕਿਤਾ ਮੈਂ ਕੋ ਸਤਿਗੁਰ ਦਿੱਤਾ ਢੂੰਡ ਵਜਾਈ ਥਿਆ ਥਿਤਾ ਜਨਮ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕਾ ਮਸਤ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰ ਮਿਲ ਕਮਲ ਪ੍ਰਗਾਸਿਆ ਸੋ ਅਨੰਦ ਜਾਗਾ ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਪਉ ਭਾਗਾ ਆਤਮ ਜਿਤਾ ਗੁਰਮਤੀ ਆ ਗੰਜਿਤ ਪਾਗਾ ਜਿਸੈ ਧਿਆਇਆ ਪਾਰਮ ਸੋ ਕਲ ਮਹਿ ਸਾਧੂ ਸੰਗਤ ਨਿਰਮਲਾ ਅਠ ਸਰਮਜ ਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਬਲਿਹਾਰਨ ਹੈ ਜਿਸ ਏਵਡ ਭਾਗਾ ਸ਼ਲੋਕ ਮਹੱਲਾ ਪੰਜਵਾ ਜਾਂ ਫਿਰ ਅੰਦਰ ਤਾਂ ਤਨ ਬਾਹਰੇ ਜਾਂ ਫਿਰ ਬਾਹਰ ਤਾਂ ਤਨ ਮਾਰੇ ਬਿਨ ਨਾਵੈ ਬਹੁ ਫੇਰ ਫਿਰਾ ਹਰੇ ਸਤਿਗੁਰ ਸੰਗ ਦਿਖਾਇਆ ਜਾ ਹਰੇ ਜਨ ਨਾਨਕ ਸੱਚੇ ਸੱਚ ਸਮਾਰੇ ਮਹੱਲਾ ਪੰਜਵਾ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਦਰੈ ਵਿਰਲਾ ਬੂਝੈ ਕੋਏ ਪੌੜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰਾਂਗਾ ਅਨੇਕ ਨਾ ਜਾਪਨ ਕਰਤਬਾ ਜੀਆ ਅੰਦਰ ਜੀਉ ਸਭ ਕੇ ਜਾਣ ਲਾ ਸਭ ਕੇ ਤੇਰਾ ਵਾਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਨ ਮਹਤਾ ਤੇਜ ਆਪਣਾ ਆਪ ਜਾਰੇ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸ ਦਾਸ ਤੁਧ ਆਗੈ ਬਿਨੁਤਾ ਸ਼ਲੋਕ ਮਹੱਲਾ ਪੰਜਵਾ ਛੱਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵਖਰ ਹੇਕਾ ਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੇ ਜਿਨ ਇਹੋ ਰਤਨ ਰਚਾਇਆ ਤਿਸਹੀ ਮਾਹੇ ਸਮਾਹੇ ਪੌੜੀ ਸਫਲਿਓ ਬ੍ਰਿਖ ਸੁਹਾਵੜਾ ਹਰ ਸਫਲ ਅੰਮ੍ਰਿਤਾ ਮਨ ਲੋਚੈ ਉਨ ਮਿਲਣ ਕੋ ਕਿਉ ਵੰਨਿਆ ਕੀਤਾ ਵਰਨਾ ਜਿਹਨਾ ਵਾਰਾ ਉਹ ਅਗਮ ਜਿਤਾ ਉਹ ਪਿਆਰਾ ਜੀ ਕਾ ਜੋ ਖੋਲੇ ਪਿਤਾ ਸੇਵਾ ਕਰੀ ਤਸਾੜੀਆ ਮੈਂ ਦਸਿਓ ਮਿੱਤਾ ਕੁਰਬਾਨੀ ਵੰਨਿਆ ਵਾਰਨੈ ਬਲੇ ਬਲ ਕੀਤਾ ਦਰਸ਼ਨ ਸੰਤ ਪਿਆਰਿਆ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਸ਼ਲੋਕ ਮਹਲਾ ਪੰਜਵਾ ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ ਧਰਤੀ ਭਾਰ ਨ ਵਿਆਪੀ ਉਨ ਕੋ ਲਾਹੂ ਲਾਹੇ ਮਹੱਲਾ ਪੰਜਵਾ ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ ਪੌੜੀ ਆਪੇ ਹੀ ਵਡ ਪਰਵਾਰ ਆਪੇ ਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕਿਛ ਆਪੇ ਆਪ ਆਪੋ ਪੁੰਨਿਆ ਆਪਣਾ ਕੀਤਾ ਆਪੇ ਆਪ ਵਰਨਿਆ ਤਨ ਸੋ ਤੇਰਾ ਥਾਨ ਜਿੱਥੈ ਤੂੰ ਬੁੱਠਾ ਤਨ ਸੋ ਤੇਰੇ ਭਗਤ ਜਿਨੀ ਸਤ ਤੂੰ ਡਿਠਾ ਜਿਸ ਨੂੰ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਸ਼ਲੋਕ ਮਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ ਜੋ ਨਰ ਪੀਰ ਨਿਵਾਜਿਆ ਤਿਨਾ ਅੰਚਨਾ ਲਾਗ ਮਹੱਲਾ ਪੰਜਵਾ ਫਰੀਦਾ ਉਨ ਸੁਹਾਵੜੀ ਸੰਗ ਸੁਵੰਡੜੀ ਦੇਹ ਵਿਰਲੇ ਕੇਈ ਪਾਈਨ ਜਿਨਾ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਾ ਧਰਮ ਜਿਸ ਦੇਹ ਸੋ ਪਾਏ ਜਿਸ 부ਜਾਏ ਅਗਨ ਆਪ ਸੋ ਨਾਮ ਧਿਆਏ ਅੰਤਰਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰਾ ਪ੍ਰਭ ਸੋ ਰੰਗ ਲਾਏ ਔਗਣ ਕਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭਉ ਕਟਿਉਣ ਫਿਰ ਜੂਨ ਨਾ ਪਾਏ ਅੰਧ ਅੰਧਕੂਪ ਦੇ ਕਾਢਿਣ ਲੜਿਆ ਫੜਾਏ ਨਾਨਕ ਬਖਸ਼ ਮਿਲਾਇਨ ਰੱਖੇ ਗਲ ਲਾਏ ਸ਼ਲੋਕ ਮਹੱਲਾ ਪੰਜਵਾ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲੇ ਨਾਨਕ ਵਿਰਲੇ ਪਾਈਐ ਤਿਸ ਜਨ ਕੀਮ ਨਾ ਮੂਲ ਮਹੱਲਾ ਪੰਜਵਾ ਅੰਦਰ ਵਿਦਾ ਸੱਚ ਨਾਏ ਬਾਹਰ ਵੀ ਸਚ ਮੇ ਨਾਨਕ ਰਵਿਆ ਹਬ ਥਾਏ ਵਾਣ ਤ੍ਰਿਣ ਤ੍ਰਿਭਵਨ ਰੋਵੇਂ ਪੌੜੀ ਆਪੇ ਕੀਤੋ ਰਚਨਾ ਪਈ ਰਤਿਆ ਆਪੇ ਹੋਇਓ ਇਕ ਆਪੇ ਬਹੁ ਭਤਿਆ ਆਪੇ ਸਭਨਾ ਮੰਝ ਆਪੇ ਬਾਰਾ ਆਪੇ ਜਾਣਾ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗੁਪਤ ਆਪੇ ਪ੍ਰਗਟਿਆ ਕੀਮਤ ਕਿਸੈ ਨ ਪਾਏ ਤੇਰੀ ਥਟਿਆ ਗਹਿਰ ਗੰਭੀਰ ਅਥਾਹ ਅਪਾਰ ਅਗਣ ਤੂੰ ਨਾਨਕ ਵਰਤਾ ਇੱਕ ਇੱਕੋ ਇੱਕ ਤੂੰ ਸੁਧ